ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਖੇਤੇ ਵਾਵਣ ਹਾਰੇ ਖੇਤੇ ਰਾਗ ਪਰੀ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵਹਿ ਤੋਹਨੋ ਪੌਣ ਪਾਣੀ ਬੈਸ਼ੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਾਜ਼ੂਰੀ ਅੰਦਰ ਦੁਪਹਿਰ ਦੇ ਗੁਰਮਤ ਦੀਵਾਨ ਦੀ ਹਾਜ਼ਰੀ ਪਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ ਐਸ਼ਵਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 550ਵੇਂ ਆਗਮਨ ਪੁਰਬ ਨੂੰ ਸਮਰਪਿਤ ਹਜ਼ੂਰ ਦੀ ਅੰਮ੍ਰਿਤ ਬਾਣੀ ਜਪਜੀ ਸਾਹਿਬ ਜੀ ਦੇ ਅਖਰੀ ਔਰ ਸਮੇਂ ਅਨੁਸਾਰ ਵਿਆਖਿਆ ਵਿਚਾਰ ਆਪਾਂ ਕਰ ਰਹੇ ਹਾਂ ਆਪ ਜੀ ਨੂੰ ਜਿਸ ਦਿਨ ਪ੍ਰਾਰੰਭਤਾ ਕੀਤੀ ਉਸ ਦਿਨ ਵੀ ਅਰਜ਼ ਕੀਤੀ ਸੀ ਵੈਸੇ ਸਤਿਗੁਰੂ ਬਖਸ਼ੀਸ਼ ਕਰਾਉਂਦੇ ਆ ਬੰਦੇ 'ਚ ਕੋਈ ਸਮਰੱਥਾ ਨਹੀਂ ਬਿਲਕੁਲ ਝੂਠ ਹੈ ਇੱਕ ਇੱਕ ਸ਼ਬਦ ਨੂੰ ਕਈ ਕਈ ਦਿਨ ਸਤਿਗੁਰੂ ਵਿਚਾਰ ਦੀ ਸੇਵਾ ਬਖਸ਼ਦੇ ਆ ਪਰ ਇਸ ਵਾਰੀ ਇਹ ਸੀ ਵੀ ਸੀਮਤ ਸਮੇਂ ਵਿੱਚ ਜ਼ਿਆਦਾ ਡੀਟੇਲ ਵੀ ਜਾਣ ਦੀ ਬਜਾਏ ਅਖਰੀ ਅਰਥ ਜਿੱਥੇ ਜ਼ਰੂਰਤ ਭਾਸੇ ਉਥੇ ਟਾਈਮ ਲਾ ਕੇ ਉਹਦੇ ਅਰਥ ਖੋਲੇ ਜਾਣ ਇਸ ਕਰਕੇ ਇਸ ਵਾਰ ਆਪਾਂ ਦੋ ਦੋ ਪੌੜੀਆਂ ਜਾਂ ਉਸ ਤੋਂ ਵੱਧ ਪੌੜੀਆਂ ਦੀ ਵਿਚਾਰ ਕਰ ਰਹੇ ਹਾਂ ਉਹ ਇਹਦਾ ਮਤਲਬ ਇਹ ਹੈ ਆਪ ਜੀ ਦੀ ਸੇਵਾ ਤਾਂ ਹੈ ਹੀ ਹੈ ਪਰ ਸੱਚ ਇਹ ਵੀ ਮੈਂ ਬੇਨਤੀ ਕਰਾਂ ਮਨ ਸੀ ਮੇਰੇ ਕਿ ਸਾਨੂੰ ਵੀ ਚਾਹੀਦਾ ਕਥਾ ਵਾਲਿਆਂ ਨੂੰ ਕਿ ਮਹੀਨੇ 2 ਮਹੀਨੇ ਬਾਅਦ ਜਪ ਦੇ ਅਰਥਾਂ ਨੂੰ ਜ਼ਰੂਰ ਇੱਕ ਵਾਰੀ ਪੜ ਲੈਣਾ ਚਾਹੀਦਾ ਹੈ ਮਨ ਸ਼ਬਦ ਬਾਣੀ ਚ ਭਿੱਜੇਗਾ ਆਓ ਅੱਜ ਇੱਕ ਪੌੜੀ ਦੀ ਵਿਚਾਰ 27ਵੀਂ ਪੌੜੀ ਆਪਾਂ ਵਿਚਾਰਨੀ ਹੈ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਹੋ ਜਾਂ ਆਪਣੇ ਘਰਾਂ ਵਿੱਚ ਦੇਸ਼ ਪਰਦੇਸ਼ 'ਚ ਬੈਠੇ ਇਸ ਅਸਥਾਨ ਤੋਂ ਗੁਰਮਤ ਸਮਾਗਮ ਦੇਖ ਔਰ ਸੁਣ ਰਹੇ ਹੋ ਆਪ ਜੀ ਬਖਸ਼ੋ ਆਸੀਸ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਜੀ ਕੱਲ ਦੁਪਹਿਰ ਔਰ ਸੰਧਿਆ ਦੇ ਦੀਵਾਨ ਵਿੱਚ ਜੋ ਵਿਚਾਰ ਆਪਾਂ ਨੇ ਕੀਤੀ ਸੀ ਉਸ ਵਿਚਾਰ ਦਾ ਤਕਰੀਬਨ ਪ੍ਰਕਰਨ ਇੱਕ ਚੱਲ ਰਿਹਾ ਸੀ ਮੈਂ ਇਸ ਕਰਕੇ ਬੇਨਤੀ ਕਰ ਲੱਗਾ ਕੱਲ ਦੋ ਤੁਕਾਂ ਦੀ ਵਿਚਾਰ ਅਸੀਂ ਛੱਡ ਗਏ ਸੀ ਮੈਂ ਬੇਨਤੀ ਕਰਾਂ ਕਿਉਂਕਿ ਮੰਚ ਸੀ ਵੀ ਪਿੱਛੋ ਸਿੰਘਾਂ ਨੇ ਲੱਗਣਾ ਢਾਡੀ ਸਿੰਘਾਂ ਨੇ ਤੇ ਉਹ ਕਈ ਵਾਰੀ ਥੋੜਾ ਜਿਹਾ ਵੀ ਕਿਤੇ ਸੁਰਤ ਦਾ ਖੰਡਾ ਬਣੇ ਤੇ ਸੱਚੀ ਮੁੱਚੀ ਬੰਦਾ ਭੁੱਲਦਾ ਹੈ ਦੋ ਤੁਕਾਂ ਕੱਲ ਅਸੀਂ ਅਖੀਰ ਤੇ ਛੱਡ ਗਏ ਸੀ ਤੇ ਉਹ ਮੈਂ ਅੱਜ ਨਾਲ ਬੇਨਤੀ ਕਰ ਦੇਣਾ ਉੱਥੋਂ ਸ਼ੁਰੂ ਕਰਕੇ ਅਸੀਂ ਕੱਲ ਦੁਪਹਿਰੇ ਜਦੋਂ ਵਿਚਾਰ ਕੀਤੀ ਤੇ ਸਤਿਗੁਰਾਂ ਦੀ ਇਸ ਪੌੜੀ ਨੂੰ ਵਿਚਾਰਨਾ ਆਰੰਭ ਕੀਤਾ ਸੀ ਸਾ ਲਾਹੀ ਸਾ ਲਾਹੇ ਸਲਾਉਣ ਜੋਗ ਪਰਮਾਤਮਾ ਦੀ ਸਿਫਤ ਸਲਾਹ ਕਰ ਪਰ ਸਿਫਤ ਸਲਾਹ ਦਾ ਮਤਲਬ ਉਸ ਦਾ ਅੰਤ ਪਾਣਾ ਨਹੀਂ ਇਤੀ ਸੁਰਤ ਨਾ ਪਾਈਆ ਇੰਨੀ ਸੁਰਤ ਇੰਨੀ ਸੋਝੀ ਨਹੀਂ ਪ੍ਰਾਪਤ ਹੋ ਸਕਦੀ ਸਿਫਤ ਸਲਾਹ ਜ਼ਰੂਰ ਕਰ ਇਹ ਨਹੀਂ ਕਿਹਾ ਵੀ ਜੇ ਅੰਤ ਨਹੀਂ ਪਾਣਾ ਤੇ ਫਿਰ ਨਾਮ ਕਿਉਂ ਜਪਣਾ ਗੁਰੂ ਜੀ ਕਹਿੰਦੇ ਤੂੰ ਸਿਫਤ ਸਲਾਹ ਕਰ ਪਰ ਇਤੀ ਸੁਰਤ ਨਾ ਪਾਈਆ ਇੰਨੀ ਸੋਝੀ ਨਹੀਂ ਪਵੇਗੀ ਮਹਾਰਾਜ ਅੰਤ ਕਿਉਂ ਨਹੀਂ ਪਾਇਆ ਜਾ ਸਕਦਾ ਤੇ ਗੁਰੂ ਸਾਹਿਬ ਜੀ ਨੇ ਫਿਰ ਉੱਥੇ ਉਦਾਹਰਨ ਦਿੱਤੀ ਨਦੀਆਂ ਅਤੈ ਵਾਹ ਪਵਨ ਸਮੁੰਦ ਨਾ ਜਾਣੀਏ ਨਦੀਆਂ ਔਰ ਨਾਲੇ ਪ੍ਰਵਾਹ ਵਿੱਚ ਨੇ ਜਦੋਂ ਉਹ ਸਮੁੰਦਰ ਦੇ ਵਿੱਚ ਡਿੱਗ ਪੈਂਦੇ ਆ ਜਾਂ ਅਪੇਧ ਹੋ ਜਾਂਦੇ ਨੇ ਮਿਲ ਜਾਂਦੇ ਨੇ ਨਾ ਤਾਂ ਦਰਿਆ ਵਾਪਸ ਆ ਕੇ ਉਹਨਾਂ ਇਲਾਕਿਆਂ ਵਿੱਚ ਦੱਸਦੇ ਨੇ ਲੋਕੋ ਜਿਸ ਸਮੁੰਦਰ ਵਿੱਚ ਅਸੀਂ ਮਿਲੇ ਆ ਉਹ ਸਮੁੰਦਰ ਕਿੰਨਾ ਕੁ ਵੱਡਾ ਹੈ ਤੇ ਨਾ ਸਮੁੰਦਰ ਦੇ ਪਾਣੀ ਵਿੱਚ ਖਲੋ ਕੇ ਪਤਾ ਲੱਗ ਸਕਦਾ ਹੈ ਕਿ ਇਹ ਪਾਣੀ ਕਿਹੜੇ ਦਰਿਆ ਦਾ ਹੈ ਮਿਲੇ ਹੋਏ ਅਪੇਧਤਾ ਵਾਲਿਆਂ ਦਾ ਕੀ ਹੈ ਉਸ ਇਹ ਮੈਂ ਬੇਨਤੀ ਕੀਤੀ ਸੀ ਬਹੁਤ ਔਖਾ ਇੱਕ ਸ਼ਬਦ ਕਹਿਣਾ ਇਹ ਸੰਪਰਦਾ ਇਹ Hindu ਇਹ ਮੁਸਲਮਾਨ ਇਹ ਆ ਸੱਚ ਇਹ ਜੇ ਜਿੰਨੀ ਦੇਰ ਤੱਕ ਨਦੀ ਨਾਲੇ ਪ੍ਰਵਾਹ ਵਿੱਚ ਨੇ ਨਾਮ ਨੇ ਖੋਂਦ ਹੈ ਪਰ ਜੁੜੇ ਹੋਇਆ ਉਹਦੇ ਨਾਲ ਜਿਸ ਦਿਨ ਅਭੇਦ ਹੋ ਗਿਆ ਪਿਆਰਿਓ ਚੇਤੇ ਰੱਖਿਓ ਦਿਨ ਦੋ ਮਨਾ ਸੇਮ ਇੱਕ ਸੁਵਾਹੀ ਸਿਰਫ ਇੱਕੋ ਅਪੇਧਤਾ ਹੈ ਗੁਰੂ ਜੀ ਨੇ ਫਿਰ ਉੱਥੇ ਬਖਸ਼ਿਸ਼ ਕੀਤੀ ਅੰਤ ਨਹੀਂ ਪੈ ਸਕਦਾ ਫਿਰ ਉਸ ਤੋਂ ਬਾਅਦ ਉਸ ਦਾ ਅੰਤ ਕਿਸ ਤਰੀਕੇ ਨਾਲ ਨਹੀਂ ਪੈ ਸਕਦਾ ਮੈਂ ਬੇਨਤੀ ਕਰਾਂ ਫਿਰ ਅਗਲੀ ਪੌੜੀ ਚੋਂ ਦੀ ਵਿਆਖਿਆ ਕੀਤੀ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਫਿਰ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਉਸ ਦੀ ਵਿਆਖਿਆ ਕੀਤੀ ਤੇ ਉਹਦੇ ਅਖੀਰ ਵਿੱਚ ਮਹਾਰਾਜ ਨੇ ਕਿਹਾ ਕਿ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਉੱਥੇ ਸਤਿਗੁਰੂ ਨੇ ਇਹ ਬਖਸ਼ਿਸ਼ ਕੀਤੀ ਪਰਮਾਤਮਾ ਵੱਡਾ ਹੈ ਉਹਦਾ ਥਾਂ ਉੱਚਾ ਹੈ ਉਹਦਾ ਸਹਿਬ ਦਾ ਨਾਮ ਉਸ ਤੋਂ ਉੱਚਾ ਹੈ ਉਸ ਤੋਂ ਬਾਅਦ ਦਾਤਾਰ ਜੀ ਨੇ ਸਾਨੂੰ ਬਖਸ਼ਿਸ਼ ਕਰਕੇ ਉਹਦੀ ਬਖਸ਼ਿਸ਼ ਜਿਹੜੀ ਹੈ ਉਹ ਨਾਮ ਹੈ ਫਿਰ ਬੇਨਤੀ ਸੁਣੋ ਉਸ ਲੜੀ ਨੂੰ ਪਹਿਲਾਂ ਸੀ ਏਤੀ ਸੁਰਤ ਨਾ ਪਾਈਆ ਦੀ ਵਿਆਖਿਆ ਸੀ ਅੰਤ ਨਾ ਸਿਫਤੀ ਕਹਿਣ ਨਾ ਅੰਤ ਸਮਝ ਗਏ ਜੀ ਉਸ ਤੋਂ ਬਾਅਦ ਇਹ ਪੌੜੀ ਇੱਥੇ ਆ ਕੇ ਦਾਤੇ ਨੇ ਸੰਪੂਰਨ ਕੀਤੀ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਆਪਣੇ ਆਪ ਨੂੰ ਉਹ ਜਾਣਦਾ ਨਾਨਕ ਨਦਰੀ ਕਰਮੀ ਦਾਤ ਇਹਦਾ ਮਤਲਬ ਨਦਰ ਬਖਸ਼ਿਸ਼ ਤੇ ਦਾਤ ਹੁਣ ਉਹ ਜਿਹੜੀ ਨਦਰੀ ਕਰਮੀ ਦਾਤ ਹੈ ਉਹਦੀ ਵਿਆਖਿਆ ਅਗਲੀ ਪੌੜੀ ਚ ਆ ਗਈ ਬਚਨ ਆਇਆ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਇਹਦੇ ਵਿੱਚ ਫਿਰ ਸਤਿਗੁਰੂ ਨੇ ਦੱਸਿਆ ਵੀ ਕਿਹੜੇ ਕਿਹੜੇ ਨੇ ਜਿਹੜੇ ਉਸ ਪਰਮਾਤਮਾ ਦੇ ਦਰ ਤੋਂ ਖਾ ਰਹੇ ਆ ਮੁਕਰ ਰਹੇ ਆ ਪਰ ਅਖੀਰ ਤੇ ਸਤਿਗੁਰੂ ਨੇ ਇੱਕ ਬਖਸ਼ਿਸ਼ ਕੀਤੀ ਕਿ ਇਹ ਸਾਰੇ ਬੰਧਨਾਂ ਤੋਂ ਮੁਕਤ ਬੰਦਾ ਤਾਂ ਹੋ ਸਕਦਾ ਜੇ ਭਾਣੇ ਵੀ ਚੱਲੇਗਾ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆਂ ਮੁਖਾਏ ਇਹ ਸਾਰੀ ਗੱਲ ਕਰਦੇ ਆ ਫਿਰ ਸਤਿਗੁਰੂ ਜੀ ਨੇ ਇੱਕ ਬਚਨ ਹੋਰ ਕੀਤਾ ਅਖੀਰ ਤੇ ਦੀ ਸਮਾਪਤੀ ਕੀਤੀ ਜਿਸ ਨੂੰ ਬਖਸ਼ੇ ਸਿਬਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਸ ਤੋਂ ਬਾਅਦ ਫਿਰ ਸੁਣਿਓ ਜਿਸ ਨੂੰ ਵਿਕਸੇ ਸਿਬਤ ਸਲਾ ਉਹ ਸਿਬਤ ਸਲਾ ਦੀ ਫਿਰ ਵਿਆਖਿਆ ਕੀਤੀ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਾਪਾਰੀ ਹੈ ਅਮੁੱਲ ਭੰਡਾਰ ਇਸ ਵਿੱਚ ਰਾਤ ਮੈਂ ਬੇਨਤੀ ਕੀਤੀ ਸੀ ਅਮੁੱਲ ਦੇ ਅਰਥ ਕੇਵਲ ਪੈਸੇ ਦੇ ਰੂਪ ਚ ਨਹੀਂ ਕਰਨੇ ਅਮੁੱਲ ਇੱਕ ਵਿਸਮਾਦਤ ਅਵਸਥਾ ਹੈ ਜਿਹੜੀ ਸੱਚ ਇਹ ਵੇ ਵਾਹ ਵਾਹ ਤੋਂ ਬਿਨਾ ਹੋਰ ਕੁਝ ਦਿਸਦਾ ਹੀ ਨਹੀਂ ਉਹ ਵਿਸਮਾਦ ਹੈ ਫਿਰ ਜਦੋਂ ਕੱਲ ਅਸੀਂ ਪੜ ਰਹੇ ਸਾਂ ਤੇ ਗੁਰੂ ਜੀ ਕਹਿੰਦੇ ਨੇ ਜਿਹੜੇ ਅਮੁੱਲ ਅਮੁੱਲ ਨੂੰ ਕਹਿੰਦੇ ਨੇ ਵਿਸਮਾਦ ਵੀ ਜਾਂਦੇ ਨੇ ਸੱਚਮੁੱਚ ਉਹ ਭਾਵਨਾ ਸਹਿਤ ਉਹਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ ਅਮੁੱਲ ਭਾਏ ਅਮੁੱਲਾ ਸਮਾਹੇ ਉਹ ਭਾਵਨਾ ਸਹਿਤ ਉਸ ਅਮੁੱਲ ਵਿੱਚ ਜਿਹਨੂੰ ਅਦੁੱਤੀ ਹੈ ਬਿਸਮਾਦਤ ਹੈ ਉਹਦੇ ਵਿੱਚ ਲੀਨ ਹੋ ਜਾਂਦੇ ਆ ਫਿਰ ਅਗਲੀ ਬੇਨਤੀ ਜੀ ਜਿਨ੍ਹਾਂ ਲੋਕਾਂ ਨੇ ਕਿਹਾ ਕਿ ਅੱਜ ਤੀਕਰਾ ਪਰਮਾਤਮਾ ਨੂੰ ਮੁਕੰਮਲ ਤੌਰ ਤੇ ਉਹ ਕਥਾ ਕਹਾਣੀਆਂ ਕਰ ਗਏ ਫਿਰ ਸਤਗੁਰਾਂ ਨੇ ਉਹਦੇ ਵਿੱਚ ਦੇਵੀ ਦੇਵਤੇ ਸਭ ਦਾ ਜ਼ਿਕਰ ਕੀਤਾ ਆਖੇ ਈਸ਼ਰ ਬਰਮਾ ਇੰਦ ਆਖੇ ਸਾਰਾ ਸੀ ਪੜਿਆ ਉਹਦੇ ਅਖੀਰ ਜਦੋਂ ਮਹਾਰਾਜ ਇੱਥੇ ਆਏ ਨਾ ਜੀ ਜਿਹੜੀ ਤੋਕਾ ਆਪਾਂ ਛੱਡ ਗਏ ਸੀ ਮੈਂ ਉਸ ਸੰਬੰਧੀ ਬੇਨਤੀ ਕਰਨੀ ਜਦੋਂ ਅਸੀਂ ਇਹ ਪਾਠ ਕੀਤਾ ਕੇਤੇ ਆਖੇ ਆਖਣ ਪਾਹੇ ਕੇਤੇ ਦਰ ਤੇ ਅਨਗਿੰਤ ਨੇ ਜਿਹੜੇ ਆਖ ਰਹੇ ਨੇ ਅਨਗਿੰਤ ਨੇ ਜਿਹੜੇ ਆਖਣ ਦਾ ਯਤਨ ਕਰਦੇ ਆ ਕੇਤੇ ਕਹਿ ਕਹਿ ਉਠ ਉਠ ਜਾਹੇ ਬੇਅੰਤ ਉਹ ਨੇ ਜਿਹੜੇ ਕਹਿ ਕਹਿ ਕੇ ਪ੍ਰਮਾਤਮਾ ਨੂੰ ਇਸ ਧਰਤੀ ਤੋਂ ਚਲੇ ਗਏ ਆ ਕਿੰਨੇ ਪੀਰ ਪੈਗੰਬਰ ਔਲੀਏ ਦੇਵਤੇ ਸੰਤ ਮਹੰਤ ਗੁਰਮਖ ਮੈਂ ਬੇਨਤੀ ਕਰਾਂਗਾ ਗਿਣਤੀ ਕੋਈ ਨਹੀਂ ਪਤਾ ਨਹੀਂ ਕਿੰਨੇ ਕੋ ਦੀਆਂ ਸਿਫਤਾਂ ਕਰਕੇ ਚਲੇ ਗਏ ਉਹਦੇ ਬਾਰੇ ਲਿਖ ਕੇ ਚਲੇ ਗਏ ਬੋਲ ਕੇ ਚਲੇ ਗਏ ਕਿਤੇ ਕਹਿ ਕੇ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਮਰਜ ਕਿਨੇ ਜਿੰਨੇ ਅੱਜ ਤੀਕਰਾਂ ਹੋਏ ਨੇ ਇੰਨੇ ਪ੍ਰਮਾਤਮਾ ਤੂੰ ਇੱਕੋ ਵੇਲੇ ਫਿਰ ਪੈਦਾ ਕਰਦਾ ਫਿਰ ਬੇਨਤੀ ਸੁਣਿਓ ਮੈਂ ਰਾਤ ਕਿਹਾ ਸੀ ਇਹ ਨਹੀਂ ਵੀ ਇਹੋ ਜਿਵੇਂ ਹੁਣ ਬੁੱਧ ਹੋਇਆ ਕ੍ਰਿਸ਼ਨ ਜੀ ਹੋਏ ਰਾਮ ਜੀ ਹੋਏ ਈਸਾ ਜੀ ਹੋਏ ਮੁਹੰਮਦ ਸਾਹਿਬ ਹੋਏ ਮੂਸਾ ਹੋਏ ਲਤਸੂ ਹੋਇਆ ਬਿਆੰਤ ਹੋਇਆ ਐਸ ਐਸ ਸਮੇਂ 'ਚ ਜਿਹੜਾ ਇਹ ਧਰਤੀ ਤੇ ਚੱਲ ਰਿਹਾ ਜਿਹੜਾ ਪਲੈਨਟ ਪਰ ਇਹ ਧਰਤੀ ਦੇ ਬਣ ਤੋਂ ਪਹਿਲਾਂ ਕਈ ਵਾਰ ਪਸਰਿਓ ਪਾ ਸਾਰਾ ਜਿੰਨੇ ਵੀ ਅੱਜ ਤੀਕਰਾਂ ਜਿਸ ਦਿਨ ਦੀ ਸ੍ਰਿਸ਼ਟੀ ਬਣੀ ਮੈਂ ਫਿਰ ਬੇਨਤੀ ਕਰਾਂਗਾ ਫਿਰ ਖਤਮ ਹੋਈ ਫਿਰ ਬਣੀ ਅੱਜ ਤੱਕ ਜਿੰਨੇ ਵੀ ਤੇਰੀਆਂ ਸਿਫਤਾਂ ਵਿੱਚ ਜਿਸ ਰੂਪ ਵਿੱਚ ਵੀ ਸਿਫਤਾਂ ਕਰਦੇ ਸਨ ਇਹ ਸਾਰੇ ਦੁਬਾਰਾ ਪੈਦਾ ਹੋ ਜਾਣਾ ਤੇ ਤਿਲ ਮਾਤਰ ਤੈਨੂੰ ਨਹੀਂ ਬੋਲ ਸਕਦੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜਿਹੜੀ ਤੋਕ ਅਸੀਂ ਛੱਡ ਗਏ ਸਾਂ ਉਹ ਇਹ ਸੀ ਜੇਵੜ ਭਾਵੈ ਤੇ ਵੜ ਹੋਏ ਮੈਨੂੰ ਵੀ ਸੱਚ ਕੱਲ ਵਿਸਰ ਗਿਆ ਦੱਸਿਆ ਵੀ ਜੇਨ ਚੋਂ ਨਿਕਲ ਗਏ ਪਰ ਇਹਦੇ ਅਰਥ ਹੋਰ ਜਨ ਜੇਵੜ ਭਾਵੈ ਸੱਚ ਇਹ ਵੀ ਸਾਰੇ ਕਹਿ ਦੇਣਗੇ ਇਹਨਾਂ ਦੇ ਕਹਿਣ ਦੇ ਨਾਲ ਤੂੰ ਵੱਡੇ ਨਹੀਂ ਹੋ ਜਾਣਾ ਇਹਨਾਂ ਦੇ ਕਹਿਣ ਨਾਲ ਤੂੰ ਵਿਸਤਾਰ ਨਹੀਂ ਕਰਨਾ ਇਹ ਤੇਰੀ ਆਪਣੀ ਮਰਜ਼ੀ ਹੈ ਜੇਵਡ ਭਾਵੈ ਤੇਵਡ ਹੋਏ ਜਿਵੇਂ ਤੈਨੂੰ ਭਾਉਂਦਾ ਹੈ ਤੂੰ ਉਨਾ ਹੀ ਵੱਡਾ ਹੈ ਹੁਣ ਇੱਥੇ ਫਿਰ ਬੇਨਤੀ ਇਹਦਾ ਮਤਲਬ ਇਹ ਨਹੀਂ ਕਿ ਜਿਵੇਂ ਸੋਨਾ 1 ਤੋਲਾ ਕੱਲ ਨੂੰ 2 ਤੋਲੇ ਹੋ ਜਾਣਾ ਇੱਕ ਫੁੱਟ ਰੋਕੇ ਅਗਲੇ ਸਾਲ 2 ਫੁੱਟ ਹੋ ਜਾਣਾ ਜੇਵੜ ਭਾਵੈ ਤੇਵੜ ਹੋਏ ਉਹਦੀ ਮਰਜ਼ੀ ਹੈ ਉਹ ਸੂਖਸ਼ਮਤਾਈ ਵਿੱਚ ਜਾ ਕੇ ਸੁਣ ਵੀ ਚਲਾ ਜਾਏ ਉਹਦੀ ਮਰਜ਼ੀ ਕਰੋੜਾਂ ਬ੍ਰਹਮੰਡਾਂ ਵਿੱਚ ਵਿਸਤਾਰ ਕਰਦਾ ਹੈ ਜਿਹਨੂੰ ਗੁਰੂ ਜੀ ਕਹਿੰਦੇ ਆ ਜਬ ਉਦਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਰ ਤਬ ਸਭ ਹੂੰ ਜਿਹਨੂੰ ਗੁਰੂ ਜੀ ਕਹਿੰਦੇ ਨੇ ਅਮਾਨ ਹੈ ਜੇਵੜ ਭਾਵੈ ਤੇਵੜ ਹੋਏ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਇੱਕ ਹੈ ਤੈਨੂੰ ਕਿਸੇ ਕਹਿ ਦੇਣਾ ਤੂੰ ਕੱਲਾ ਬੈਠਾ ਰਹ ਫਿਰ ਬੇਨਤੀ ਨੂੰ ਸਮਝਣ ਲਈ ਜੇਵੜ ਭਾਵੈ ਜਿਵੇਂ ਹਜ਼ੂਰ ਦਾ ਇੱਕ ਬਚਨ ਹੁੰਦਾ ਹੈ ਹਜ਼ੂਰ ਨੇ ਫਰਮਾਇਆ ਕਿ ਬਾਜ਼ੀਗਰ ਜੈਸੇ ਬਾਜ਼ੀ ਭਾਈ ਉਹਦੀ ਮਰਜ਼ੀ ਪਹਿਲਾਂ ਇਕੱਲਾ ਸੀ ਹੁਣ ਉਹ ਬਾਜੀਗਰ ਖੇਡ ਖਿਲਾਰਨ ਲੱਗਾ ਚੁਰਸਤੇ ਵਿੱਚ ਉਹਨੇ ਖਲਾਰਾ ਪਾ ਦਿੱਤਾ ਹੁਣ ਉਹਦੀ ਮਰਜ਼ੀ ਏ ਭਾਵੇਂ ਉਹ ਖੇਡ ਨੂੰ ਸੰਕੋਚ ਲੈ ਜੇਵੜ ਭਾਵੇਂ ਤੇਵੜ ਕੋਏ ਮਹਾਰਾਜ ਕਹਿੰਦੇ ਬਾਜ਼ੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਇਕੰਕਾਰਾ ਬੇਨਤੀ ਕਰਾਂ ਜੇਵੜ ਭਾਵੇਂ ਜਿਵੇਂ ਉਹਨੂੰ ਪਾਉਂਦਾ ਹੈ ਉੰਜ ਜੇ ਕਹੀਏ ਜੀ ਵੀ ਸਾਡੇ ਕਹਿਣ ਨਾਲ ਉਹ ਵੱਡਾ ਕੌਣ ਹੈ ਨਹੀਂ ਗੁਰਮਖੋ ਮਹਾਰਾਜ ਕਹਿੰਦੇ ਵੱਡਾ ਨਾ ਹੋਵੇ ਘਾਟ ਨਾ ਜਾਏ ਫਿਰ ਬੇਨਤੀ ਜ਼ਮੀਨ ਜ਼ਮਾਨ ਕਹਿ ਵਿਖੇ ਸਮਸਤ ਇੱਕ ਜੋਤ ਕਹਿ ਨਾ ਘਾਟ ਕਹਿ ਨਾ ਬਾੜ ਕਹਿ ਨਾ ਘਾਟ ਬਾੜ ਹੋ ਤਾਂ ਇਹ ਨਹੀਂ ਕਿ ਰੱਬ ਛੋਟਾ ਹੋ ਜਾਂਦਾ ਉਹਦੇ ਕਹਿਣ ਤੋਂ ਮੇਰੇ ਕਹਿਣ ਤੋਂ ਮੁਰਾਦ ਗੁਰੂ ਜੀ ਕਹਿ ਰਿਹਾ ਜਿਵੇਂ ਉਹਦੀ ਮਰਜ਼ੀ ਹੈ ਉਸ ਨੂੰ ਕੇਵਲ ਉਹ ਜਾਣਦਾ ਹੈ ਉਹ ਸੂਖਮ ਵੀ ਹੈ ਉਹ ਸਥੂਲ ਵੀ ਹੈ ਮਹਾਰਾਜ ਕਹਿੰਦੇ ਲਖੀ ਨਾ ਜਾਏ ਨਾਨਕ ਲੀਲਾ ਵਾਲੀ ਗੱਲ ਹਜ਼ੂਰ ਨੇ ਫਰਮਾਇਆ ਕਿ ਜੇਵਡ ਭਾਵੈ ਤੇਵਡ ਹੋਏ ਤੇ ਨਾਲ ਫਿਰ ਅੱਗੇ ਬਚਨ ਕੀਤਾ ਨਾਨਕ ਜਾਣੈ ਸਾਚਾ ਸੋਏ ਇਸ ਗੱਲ ਨੂੰ ਵੀ ਗੁਰੂ ਜੀ ਕਹਿੰਦੇ ਜੋ ਮੈਂ ਆਪ ਨਾਲ ਸਾਂਝੀ ਕਰ ਰਿਹਾ ਇਸ ਗੱਲ ਨੂੰ ਵੀ ਸੱਚੇ ਹੀ ਜਾਣਦਾ ਉਹਨੇ ਕਿਸ ਰੂਪ ਵਿੱਚ ਕਿਵੇਂ ਵਰਤਾਰਾ ਵਰਤਾਣਾ ਇਸ ਬਾਰੇ ਕਿਸੇ ਨੂੰ ਕੋਈ ਨਹੀਂ ਪਤਾ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਗੁਰਮੁਖੇ ਦਾ ਪਾਠ ਸੱਚਾ ਨਹੀਂ ਕਰਨਾ ਅਕਸਰ ਬੋਲਦੇ ਆ ਸੱਚਾ ਨਿਕਲ ਜਾਂਦਾ ਜ਼ਬਾਨ ਤੋਂ ਇਸ ਪਾਠ ਹੈ ਸਾਚਾ ਨਾਨਕ ਜਾਣੈ ਸਾਚਾ ਸੋਏ ਪਰ ਅਗਲਾ ਬਚਨ ਕਿਹਾ ਜੇਕਰ ਕੋਈ ਇਨਸਾਨ ਆਪਣੀ ਜ਼ਬਾਨ ਨੂੰ ਆਪਣੇ ਬੋਲਾਂ ਨੂੰ ਵਿਗਾੜ ਕੇ ਆਪਣੀ ਔਕਾਤ ਤੋਂ ਵੱਧ ਬੋਲ ਕੇ ਕਹੇ ਰੱਬ ਕੀ ਜਾਂ ਸਭ ਕੋਈ ਜਾਣ ਲਿਆ ਗੁਰੂ ਜੀ ਕਹਿੰਦੇ ਨੇ ਮੂਰਖਾਂ ਦੀ ਸੂਚੀ ਵਿੱਚ ਉਹ ਸਭ ਤੋਂ ਵੱਡਾ ਮੂਰਖ ਹੈ ਜਿਹੜਾ ਇਹ ਕਹਿੰਦਾ ਵੀ ਮੈਂ ਰੱਬ ਬਾਰੇ ਸਭ ਕੁਝ ਕਹਿ ਗਿਆ ਅੱਗੇ ਮਹਾਰਾਜ ਨੇ ਕਿਹਾ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਬੋਲ ਵਿਗਾੜ ਕੇ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਵੈਸੇ ਸਿਰ ਦਰਦ ਹੁੰਦਾ ਸ਼੍ਰੋਮਣੀ ਸਿਰੇ ਦਾ ਜਿਵੇਂ ਕਿ ਨਾ ਬਾਣੀਆਂ ਸਿਰ ਬਾਣੀ ਇਹਦਾ ਮਤਲਬ ਜਿਹੜਾ ਸ਼ਰੋਮਣੀ ਮੂਰਖ ਹੈ ਨਾ ਮੂਰਖਾਂ ਵਿੱਚੋਂ ਟੌਪ ਦਾ ਮੂਰਖ ਹੋਵੇ ਜਿਹੜਾ ਜ਼ਬਾਨ ਵਿਗਾੜ ਕੇ ਕਹਿੰਦਾ ਮੈਂ ਸਭ ਕੁਝ ਜਾਣ ਗਿਆ ਇਹ ਸੀ ਵਿਚਾਰ ਜਿਹੜੀ ਚਲੋ ਇਸ ਕਰਕੇ ਖਿਮਾ ਕਰਿਓ ਜੋ ਤੁਕਾ ਰਹਿ ਗਈਆਂ ਹੁਣ ਅੱਗੇ ਹੈ 27ਵੀਂ ਪੌੜੀ ਜਪਜੀ ਸਾਹਿਬ ਵਿੱਚ ਤਕਰੀਬਨ ਸਾਰੀਆਂ ਪੌੜੀਆਂ ਤੋਂ ਲੰਬੇਰੀ ਪੌੜੀ ਇਹ ਹੈ ਸੋਦਰ ਵਾਲੀ ਉਂਝ ਆਪ ਨੂੰ ਇਹ ਵੀ ਪਤਾ ਹੈ ਕਿ ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਤਿੰਨ ਵਾਰੀ ਦਰਜ ਕੀਤੇ ਆ ਇੱਕ ਤਾਂ ਜਪਜੀ ਸਾਹਿਬ ਜੀ ਦੇ ਅੰਦਰ ਇਹ ਪੌੜੀ ਅਸੀਂ ਪੜਨ ਜਾ ਰਹੇ ਆ 27ਵੀਂ ਉਸ ਤੋਂ ਬਾਅਦ ਜਿਹੜੇ ਰਹਿ ਰਾਸ ਦੇ ਸ਼ਬਦ ਉਸ ਵੇਲੇ ਸਨ ਇਹ ਸਭ ਤੋਂ ਪਹਿਲਾ ਸ਼ਬਦ ਜਿਹੜਾ ਸੀ ਇਹ ਹੀ ਸੀ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਉਹ ਰਹਿ ਰਾਸ ਦੇ ਪਾਠ ਵਿੱਚ ਹੁੰਦਾ ਹੈ ਤੇ ਇਹ ਵੀ ਆਪ ਜੀ ਨੂੰ ਬੇਨਤੀ ਹੈ ਕਿ ਜਪਜੀ ਸਾਹਿਬ ਵਿੱਚ ਵੀ ਇਹ ਪੌੜੀ ਹਜ਼ੂਰ ਨੇ ਉਦੋਂ ਦਰਜ ਕਰ ਦਿੱਤੀ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਸੋਦਰ ਦਾ ਸ਼ਬਦ ਵੀ ਜਿਹੜਾ ਹੈ ਇਹ ਸੰਧਿਆ ਵੇਲੇ ਕਰਤਾਰਪੁਰ ਪੜਿਆ ਜਾਂਦਾ ਸੀ ਹਜ਼ੂਰ ਦਾ ਵਚਨ ਨੇ ਨਾ ਕਿ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲਾ ਜਾਪ ਉਚਾਰਾ ਇੱਕ ਤਾਂ ਇਹ ਪੌੜੀ ਹੈ ਜਪਜੀ ਸਾਹਿਬ 27ਵੀਂ ਦੂਜੀ ਗੁਰੂ ਗ੍ਰੰਥ ਸਾਹਿਬ ਵਿੱਚ ਰਹਿ ਰਾਸ ਦੇ ਪਾਠ ਦਾ ਪਹਿਲਾ ਸ਼ਬਦ ਹੈ ਫਿਰ ਬੇਨਤੀ ਮੈਂ ਗੁਰੂ ਗ੍ਰੰਥ ਸਾਹਿਬ ਤਾਂ ਕਿਹਾ ਕਿਉਂਕਿ ਜਦੋਂ ਰਹਿ ਰਾਸ ਦੀ ਚੌਂਕੀ ਲੱਗਦੀ ਹੈ ਉਦੋਂ ਰਾਗੀ ਸਿੰਘ ਹਰ ਜੁਗ ਜੁਗ ਭਗਤੂ ਪਾਇਆ ਤੋਂ ਸ਼ੁਰੂ ਕਰਦੇ ਆ ਪਲੀਜ਼ ਪਰ ਜੋ ਗੁਰੂ ਗ੍ਰੰਥ ਸਾਹਿਬ ਚ ਉਦੋਂ ਵੇ ਲਿਖਿਆ ਸੀ ਉਹ ਦਾਤਾ ਜੀ ਨੇ ਇਹ ਫਿਰ ਸੋਦਰ ਦਾ ਪਹਿਲਾ ਸ਼ੋ ਦਰ ਵੈਸੇ ਉੰਜ ਅਸੀਂ ਪਾਠ ਇਕੱਠੇ ਕਰਦੇ ਨੇ ਸੋਦਰ ਹਕੀਕਤ ਇਹ ਵੇ ਇਕੱਠਾ ਨਹੀਂ ਸੋ ਦਰ ਸੋ ਘਰ ਉਸ ਤੋਂ ਬਾਅਦ ਇਹ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਦੇ ਆਰੰਭ ਦਾ ਪਹਿਲਾ ਸ਼ਬਦ ਹੈ ਰਾਗ ਆਸਾ ਦੀ ਆਰੰਭਤ ਹੈ ਹੁਣ ਅੱਜ ਕਾ ਆਪਣੇ ਕੋਲ ਟਾਈਮ ਹੈ ਸੀਮਤ ਆਪਾਂ ਅਰਥਾਂ ਵੱਲ ਧਿਆਨ ਦੇਣ ਪਰ ਉੰਜ ਮੈਂ ਆਪ ਨੂੰ ਬੇਨਤੀ ਕਰਾਂਗਾ ਜਪਜੀ ਸਾਹਿਬ ਦੇ ਸੋ ਦਰਦ ਦੀ ਪੌੜੀ ਇਸ 27ਵੀਂ ਪੌੜੀ ਤੇ ਰਹਿ ਰਾਸ ਦੇ ਸੋਦਰ ਦੇ ਸ਼ਬਦ ਵਿੱਚ ਪਾਠ ਭੇਦ ਹੈ ਪਾਠ ਭੇਦ ਵਿੱਚ ਸ਼ਬਦ ਵਰਤੇ ਇਸ ਭੇਦ ਦਾ ਅਰਥ ਉਕਾਈ ਨਹੀਂ ਮੰਨਣਾ ਜਦੋਂ ਪਹਿਲਾਂ ਪਹਿਲਾਂ ਕੋਈ ਇਨਸਾਨ ਪਾਠ ਸ਼ੁਰੂ ਕਰਦਾ ਉਹ ਸੋਦਰ ਦੀ ਪੌੜੀ ਪੜਦਾ ਤੇ ਸ਼ਾਮ ਨੂੰ ਰਹਿ ਰਸ ਪੜਦਾ ਉਹਦੇ ਮਨ ਚ ਆਉਂਦਾ ਕਿਤੇ ਗਲਤੀ ਨਾਲ ਤਾਂ ਨਹੀਂ ਲਿਖਿਆ ਗਿਆ ਨਹੀਂ ਗੁਰੂ ਸਾਹਿਬ ਨੇ ਆਪ ਸ਼ਬਦ ਦੀ ਬੰਤਰ ਐਸੀ ਦਿੱਤੀ ਜਿਵੇਂ ਇੱਥੇ ਪਾਠ ਤੋਹ ਨੂੰ ਆਇਆ ਉਥੇ ਪਾਠ ਤੁਧ ਨੂੰ ਆਉਣਾ ਹੈ ਮੈਂ ਇਸ ਕਰਕੇ ਕਿਹਾ ਵੀ ਟਾਈਮ ਦੇ ਲਿਹਾਜ਼ ਨਾਲ ਫਿਰ ਕਿਤੇ ਵਕਤ ਬਣਿਆ ਆਪਾਂ ਦੋਨਾਂ ਸ਼ਬਦਾਂ ਵਿੱਚ ਕੀ ਕੀ ਅੰਤਰ ਪਰ ਅਰਥ ਇੱਕੋ ਹੈ ਅਰਥ ਦੋ ਨਹੀਂ ਸਤਿਗੁਰੂ ਨੇ ਇਸ ਪੌੜੀ ਵਿੱਚ ਬਖਸ਼ਿਸ਼ ਕੀਤੀ ਇਹ ਸਾਰੀ ਦੀ ਸਾਰੀ ਪੌੜੀ ਜਿਹੜੀ ਹੈ ਇਹ ਪਾਰ ਬ੍ਰਹਮ ਪਰਮੇਸ਼ਵਰ ਜੀ ਨੂੰ ਸੰਬੋਧਨ ਕਰਕੇ ਉਚਾਰਨ ਕੀਤੀ ਗਈ ਹੈ ਸੋ ਦਰ ਕਿਹਾ ਸੋ ਘਰ ਉਹ ਤੇ ਹੈ ਸੋ ਦਰ ਤੇਰਾ ਯਾਦ ਰੱਖਿਓ ਇੱਥੇ ਤੇਰਾ ਨਹੀਂ ਅਰਥ ਆਪਾਂ ਕਰਨ ਵਾਸਤੇ ਤੇਰਾ ਵਰਤਣਾ ਪੈਣਾ ਪਰ ਇੱਥੇ ਸੋ ਦਰ ਕਿਹਾ ਸੋ ਕਰ ਕਿਹਾ ਆਪ ਨੂੰ ਬੇਨਤੀ ਹੈ ਕੁਝ ਵਿਦਵਾਨਾਂ ਦਾ ਮਤ ਹੈ ਸਾਡੇ ਕੋਲ ਜਨਮ ਸਾਖੀਆਂ ਜੋ ਲਿਖਿਆ ਵੀ ਅਸਲ 'ਚ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਦਰਗਾਹ ਵਿੱਚ ਉਚਾਰਨ ਕੀਤਾ ਇਹ ਸ਼ਬਦ ਕਹਿੰਦੇ ਆ ਜਿਵੇਂ ਵਈ ਨਦੀ ਦਾ ਜ਼ਿਕਰ ਹੁੰਦਾ ਹੈ ਖੈਰ ਵੈਸੇ ਗੁਰੂ ਕੀ गत ਗੁਰੂ ਜਾਣੇ ਆਪਣਾ ਦਾਵਾ ਨਹੀਂ ਕੋਈ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਆ ਹੁਣ ਮੈਂ ਰਾਤ ਨੂੰ ਆਪ ਜੀ ਨੂੰ ਅਰਜ਼ ਕੀਤੀ ਸੀ ਇਸ ਵਿੱਚ ਜਿਵੇਂ ਬ੍ਰਹਮੰਡੀ ਆਰਤੀ ਹੈ ਨਾ ਬ੍ਰਹਮੰਡੀ ਆਰਤੀ ਮੈਂ ਸ਼ਬਦ ਕਿਉਂ ਵਰਤੇ ਇੱਕ ਆਰਤੀ ਲੋਕ ਕਰਦੇ ਦੀਵੇ ਬਾਲ ਕੇ ਜਿਹੜੀ ਬ੍ਰਹਮੰਡੀ ਆਰਤੀ ਹੈ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਮਹਾਰਾਜ ਕਹਿੰਦੇ ਨੇ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੇ ਇਸ ਵਿੱਚ ਹੁਣ ਸਤਿਗੁਰੂ ਨੇ ਮੈਂ ਸ਼ਬਦ ਵਰਤਿਆ ਬ੍ਰਹਮੰਡੀ ਆਰਤੀ ਕਾਵਕ ਪਹਿਲੂ ਤੋਂ ਇਸ ਵਿੱਚ ਗੁਰਦੇਵ ਜੀ ਨੇ ਦ੍ਰਿਸ਼ਟਮਾਨ ਦੇ ਕੋਈ ਸ਼ਬਦ ਵਰਤੇ ਆ ਜਿਵੇਂ ਆਰਤੀ ਲੋਕ ਉਤਾਰਦੇ ਨੇ ਦੀਵੇ ਬਾਲਦੇ ਨੇ ਮੋਤੀ ਰੱਖਦੇ ਆ ਇੱਕੋ ਦਮ ਸੁਗੰਧੀਆਂ ਕਰਦੇ ਨੇ ਘੜਿਆਲ ਵੱਜਦੇ ਨੇ ਤੂਤੀਆਂ ਵੱਜਦੀਆਂ ਨੇ ਗੁਰੂ ਸਾਹਿਬ ਕਹਿੰਦੇ ਆ ਕਿ ਬ੍ਰਹਿਮੰਡ ਵਿੱਚ ਉਹਦੀ ਆਰਤੀ ਨਿਰੰਤਰ ਆਪਣੇ ਆਪ ਹੋ ਰਹੀ ਹੈ ਕਿਉਂਕਿ ਇਹਦੇ ਅਰਥ ਕਰਨ ਵਾਸਤੇ ਇਹਨੂੰ ਨਾਮ ਦਿੱਤਾ ਉਸ ਨੂੰ ਬ੍ਰਹਿਮੰਡ ਦੀ ਆਰਤੀ ਬ੍ਰਹਿਮੰਡੀ ਆਰਤੀ ਇਸ ਸ਼ਬਦ ਨੂੰ ਪੜਾਂਗੇ ਤੇ ਦੇ ਅਰਥ ਕਰਾਂਗੇ ਬ੍ਰਹਮੰਡੀ ਕੀਰਤਨ ਹੈ ਇਸ ਵਿੱਚ ਬ੍ਰਹਮੰਡ ਦਾ ਕੀਰਤਨ ਹੈ ਫਿਰ ਅੱਗੇ ਥੋੜਾ ਜਿਹਾ ਇਹਨੂੰ ਤਿੰਨ ਹਿੱਸਿਆਂ 'ਚ ਚਾਰ ਚਾਪਾਂ ਵਾਚਣਾ ਉਹ ਇਸ ਕਰਕੇ ਵੀ ਮੈਨੂੰ ਸੌਖੇ ਸਮਝ ਪੈ ਜਨ ਅਰਥ ਹੁਣ ਉੱਥੇ ਗੁਰੂ ਜੀ ਨੇ ਬ੍ਰਹਮੰਡ ਦੀ ਆਰਤੀ ਕਿਵੇਂ ਕਹੀ ਹਜ਼ੂਰ ਕਹਿੰਦੇ ਨੇ ਗਗਨ ਮੈਂ ਉੱਥੇ ਪਾਠ ਮੈਂ ਨਹੀਂ ਕਰਨਾ ਕਦੀ ਯਾਦ ਰੱਖਿਓ ਮੈਂ ਗਗਨ ਮਈ ਰੂਪੀ ਗगन ਰੂਪੀ ਜੇ ਮੈਂ ਪਾਠ ਕਰਾਂਗੇ ਤੇ ਇਹਦੇ ਅਰਥ ਨਹੀਂ ਬੰਨਿਓ ਇਹਦਾ ਬਣ ਜਾਏਗਾ ਮੈਂ ਗगन ਗगन ਮੈਂ ਗगन ਰੂਪੀ ਆਕਾਸ਼ ਰੂਪੀ ਆਕਾਸ਼ਿਕ ਥਾਲੀ ਹੈ ਚੰ드ਰਮਾ ਤੇ ਸੂਰਜ ਉਸ ਥਾਲ ਦੇ ਦੀਵੇ ਨੇ ਜਿੰਨੇ ਤਾਰੇ ਚਮਕਦੇ ਪਏ ਨੇ ਇਹ ਵਿੱਚ ਮੋਤੀ ਪਏ ਨੇ ਸੱਚ ਇਹ ਵੀ ਇੰਡੀਆ ਵਿੱਚ ਮਾਲਿਆ ਪਰਬਤ ਤੋਂ ਚੰਦਨ ਦੀ ਸੁਗੰਧੀ ਆਉਂਦੀ ਹੈ ਮਹਾਰਾਜ ਕਹਿੰਦੇ ਨੇ ਉਹ ਸੁਗੰਧੀ ਧੂਪ ਹੈ ਜਵੋ ਚੌਰ ਜਿਹੜੀ ਹੈ ਪਵਨ ਚੱਲਦੀ ਏ ਤੇ ਬਨਾਸਪਤੀ ਦੀਆਂ ਟਾਹਣੀਆਂ ਖੱਬੇ ਸੱਜੇ ਖਿਲਦੀਆਂ ਨੇ ਇਹ ਰੱਬ ਦੀ ਆਰਤੀ ਵਿੱਚ ਚੌਰ ਹੋ ਰਹੀ ਹੈ ਇਹ ਬ੍ਰਹਮੰਡੀ ਹੋ ਗਈ ਨਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਮਾਲਿਆ ਪਰਬਤ ਤੋਂ ਜਿਹੜੀ ਸੁਗੰਧੀ ਆ ਰਹੀ ਉਹ ਧੂਪ ਹੈ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਆ ਜਿੰਨੇ ਵੀਰ ਰੁੱਖ ਨੇ ਪੱਤੇ ਪੱਤੇ ਦੇ ਵਿੱਚ ਰੱਬ ਨੇ ਆਪਣੀ ਅੱਗ ਟਿਕਾਈ ਹੋਈ ਹੈ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਫਿਰ ਬੇਨਤੀ ਕਮਾਲ ਦੀ ਆਰਤੀ ਹੋ ਰਹੀ ਤੇਰੀ ਇਹ ਕੁਐਸਚਨ ਨਹੀਂ ਇਹ ਜਿਸ ਤਰ੍ਹਾਂ ਹੈ ਨਾ ਸੋ ਦਰ ਕਿਹਾ ਸੋ ਕਰਕੇ ਆ ਕੀ ਕੁਝ ਹੈ ਤੇਰਾ ਕਰ ਅਸਚਰਜ ਹੁਣ ਇੱਕ ਸਵਾਲ ਉੱਠੇਗਾ ਵੀ ਇਹ ਜੇ ਕੁਐਸਚਨ ਕੀਤਾ ਹੈ ਵੀ ਕਿਹੋ ਜਿਹਾ ਫਿਰ ਅਗੋ ਉਤਰ ਆਉਣਾ ਚਾਹੀਦਾ ਪਰ ਇੱਥੇ ਸਵਾਲ ਨਹੀਂ ਇੱਥੇ ਕਿਹਾ ਦਾ ਅਰਥ ਨਾ ਕਿਹੋ ਜਿਹਾ ਕਮਾਲ ਦਾ ਫਿਰ ਬੇਨਤੀ ਸੁਣਿਓ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਇਹ ਲੋਕ ਭੇਰੀਆਂ ਵਜਾਉਂਦੇ ਆ ਘੰਟੀਆਂ ਖੜਕਾ ਰਹੇ ਟੱਲੀਆਂ ਵਜਾ ਰਹੇ ਨੇ ਪ੍ਰਮਾਤਮਾ ਜਿੰਨੇ ਜੀਵ ਤੂੰ ਪੈਦਾ ਕੀਤੇ ਨੇ ਹਰ ਜੀਵ ਦੇ ਵਿੱਚ ਤੇਰੇ ਸ਼ਬਦ ਦੀ ਅਨਹਦ ਸ਼ਬਦ ਦੀ ਭੇਰੀ ਵੱਜਦੀ ਪਈ ਏ ਮੁੱਚੇ ਬ੍ਰਹਿਮੰਡ ਦੀ ਆਰਤੀ ਵਿੱਚ ਤੇਰੀ ਸਰਬ ਵਿਆਪਕ ਨਿਰਗੁਣ ਦੀ ਆਰਤੀ ਵਿੱਚ ਇਹ ਸੱਚੀ ਮੁੱਚੀ ਤੋਤੀਆਂ ਨੇ ਇਹ ਸਭ ਕੁਝ ਕਹਿ ਮੈਂ ਬੇਨਤੀ ਕਰਾਂ ਇਸੇ ਤਰ੍ਹਾਂ ਗੁਰੂ ਜੀ ਨੇ ਅੱਜ ਨਾ ਜੀ ਪਰਮੇਸ਼ਰ ਨੂੰ ਸੰਬੋਧਨ ਕਰਕੇ ਕਿਹਾ ਇਹਨੂੰ ਫਿਰ ਸੁਣਿਓ ਇੱਕ ਹੋਰ ਬੇਨਤੀ ਕਈ ਵਾਰੀ ਸਾਡੇ ਮਨ ਚ ਆਉਂਦਾ ਪਰਮੇਸ਼ਵਰ ਕੋਈ ਸ਼ੱਕ ਨਹੀਂ ਵੀ ਦਿਸਦਾ ਨਹੀਂ ਜਾਂ ਇਸ ਤਰ੍ਹਾਂ ਅੱਜ ਮੇਰੇ ਰਾਤ ਵੀ ਮਨ ਸੀ ਇਹ ਸੰਬੋਧਨ ਤਾਂ ਰੱਬ ਨੂੰ ਕੀਤਾ ਜੋ ਅੱਗੇ ਪਾਠ ਹੋਣਾ ਹੈ ਗਾਵੇਂ ਤੋਹ ਨੂੰ ਇਹ ਕਿਸੇ ਪੰਡਿਤ ਨੂੰ ਨਹੀਂ ਕਿਹਾ ਕਿਸੇ ਬੰਦੇ ਨੂੰ ਨਹੀਂ ਕਿਹਾ ਇਹ ਤੋਹ ਨੂੰ ਸ਼ਬਦ ਜਿਹੜਾ ਪਰਮ ਸੱਚ ਵਾਹਿਗੁਰੂ ਜੀ ਨੂੰ ਕਹੇ ਇਹਦਾ ਮਤਲਬ ਜਿੱਥੇ ਸਾਡੀ ਸੁਰਤ ਨੂੰ ਸਮਝ ਨਹੀਂ ਪੈ ਰਹੀ ਗੁਰੂ ਨਾਨਕ ਸਾਹਿਬ ਉਸ ਪਰਮ ਸੱਚ ਨਾਲ ਗੱਲਾਂ ਪੈ ਕਰਦੇ ਆ ਜਿਵੇਂ ਕਹਿੰਦੇ ਵੀ ਤੇਰੇ ਘਰ ਚਾ ਕੁਝ ਤੂੰ ਤਾਂ ਇਸ ਤਰ੍ਹਾਂ ਉਂਝ ਵੈਸੇ ਬਾਬਾ ਜੀ ਦੀ ਬਾਣੀ 'ਚ ਜਦੋਂ ਅਸੀਂ ਪਾਠ ਕਰਨੇ ਆ ਕਿ ਗੁਰੂ ਸਾਹਿਬ ਬਹੁਤ ਹੀ ਹਿੱਸਾ ਬਾਣੀ ਦਾ ਜਿਹਦੇ ਵਿੱਚ ਬਾਣੀ ਦਾ ਉਚਾਰਨ ਕਰਤਾ ਉਸ ਪਰਮਾਤਮਾ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕਰਦਾ ਹੈ ਫਿਰ ਬੇਨਤੀ ਉਹਨੂੰ ਸੰਬੋਧਨ ਕਰਕੇ ਜਿਵੇਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਉਸ ਦਿਨ ਪੜਿਆ ਸੀ ਕਿ ਭੀ ਤੇਰੀ ਕੀਮਤ ਨਾ ਪਵੇ ਖੋ ਕੇਵੜ ਆਖਾਂ ਨਾ ਤੇਰੀ ਕਿਨੂੰ ਕਿਹਾ ਕਿਸੇ ਇਨਸਾਨ ਨੂੰ ਨਹੀਂ ਕਿਹਾ ਪਰਮੇਸ਼ਵਰ ਨੂੰ ਸੰਬੋਧਨ ਕਰਕੇ ਕਹਿੰਦੇ ਤੇਰੀ ਇਹਦਾ ਮਤਲਬ ਸਾਹਮਣੇ ਕੋਈ ਮੌਜੂਦ ਹੈ ਅੰਤਰ ਆਤਮੇ ਕਿਸੇ ਨਾਲ ਗੱਲ ਹੋ ਰਹੀ ਇੱਕ ਗੁਰੂ ਜੀ ਦਾ ਸ਼ਬਦ ਪੜ੍ਹਨੇ ਆ ਤੂੰ ਦਰਿਆਓ ਦਾਨਾ ਬੀਨਾ ਦਾਨਾ ਬੀਨਾ ਸਿਆਣਾ ਵੀ ਹੈ ਤੇ ਸੂਖਸ਼ਮ ਤੋਂ ਸੂਖਸ਼ਮ ਵੇਖਣ ਵਾਲਾ ਬਿਨਾਈ ਵਾਲਾ ਹੈ ਹੁਣ ਕਿੰਨੂੰ ਕਿਹਾ ਪਰਮਾਤਮਾ ਨੂੰ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ ਗੁਰੂ ਜੀ ਨੇ ਇੱਕ ਸ਼ਬਦ ਕਿਹਾ ਤੂੰ ਸੁਲਤਾਨ ਕਾ ਖੌਮੀਆਂ ਹੁਣ ਜਿਹੜਾ ਤੂੰ ਸ਼ਬਦ ਹੈ ਤੇਰੀ ਕੀਮਤ ਨਾ ਪਵੇ ਮੇਰੀ ਗੱਲ ਸੁਣਿਓ ਵੀ ਇਹਦਾ ਮਤਲਬ ਸਾਨੂੰ ਨਹੀਂ ਸਮਝ ਮੈਂ ਆਪਣੀ ਗੱਲ ਕਰਾਂਗਾ ਪਰ ਗਿਆਨਵਾਨ ਬੰਦੇ ਗੁਰੂ ਦੇ ਅਨਪਵ ਤੇ ਭਰੋਸਾ ਕਰ ਗੁਰਬਾਣੀ ਇਹ ਸ਼ਬਦ ਕਹਿ ਰਹੀ ਏ ਕਿ ਬਾਣੀ ਦਾ ਉਚਾਰਨ ਕਰਤਾ ਉਸ ਪਾਰ ਬ੍ਰਹਮ ਨਾਲ ਗੱਲਾਂ ਕਰ ਰਿਹਾ ਹੈ ਹੁਣ ਇਹ ਸ਼ਬਦ ਕਹਿਣਾ ਤੂੰ ਸੁਲਤਾਨ ਇਹ ਤਾਂ ਹੈ ਹੀ ਨਹੀਂ ਸਕਦਾ ਐਵੇਂ ਐਵੇਂ ਕਵਤਾ ਵਿਚਾਰ ਦਿੱਤੀ ਤੂੰ ਸੁਲਤਾਨ ਕਹਾ ਹਉ ਮੀਆਂ ਤੇਰੀ ਕਵਨ ਵਡਾਈ ਫਿਰ ਬੇਨਤੀ ਕਰਾਂ ਇਕੱਲੇ ਗੁਰੂ ਨਾਨਕ ਸਾਹਿਬ ਜੀ ਦੇ ਨਹੀਂ ਅਨੇਕਾਂ ਬਚਨ ਹੋਰ ਨੇ ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਦਾ ਇੱਕ ਪੌੜੀ ਚਲੋ ਅਸੀਂ ਹੋਰ ਲੈ ਲਈਏ ਉੱਥੇ ਹਜ਼ੂਰ ਨੇ ਜਿਹੜੀਆਂ ਬਖਸ਼ਿਸ਼ਾਂ ਦਾ ਸਾਨੂੰ ਪਤਾ ਨਹੀਂ ਅਸੀਂ ਤਾਂ ਜਨਮ ਸਾਖੀ ਮੋਦਨ ਕਿਆ ਪੜੀ ਭਾਈ ਗੁਰਦਾਸ ਸਾਹਿਬ ਨੂੰ ਪੜਿਆ ਕਿਸੇ ਲਿਟਰੇਚਰ ਨੂੰ ਵਿਦਵਾਨ ਨੂੰ ਪੜ੍ਹ ਕੇ ਕਹਤਾ ਬਾਬਾ ਜੀ ਤੇ ਜਿਹੜੀ ਗੱਲ ਖੁਦ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਕਿਉਂਕਿ ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਸਬੂਤ ਕਹਿ ਲੋ ਸਭ ਤੋਂ ਵੱਡਾ ਭਰੋਸਾ ਬਾਬਾ ਜੀ ਦਾ ਆਪਣਾ ਸ਼ਬਦ ਹੈ ਨਾ ਹੁਣ ਗੁਰਦੇਵ ਦੀ ਅਸੀਂ ਉਸ ਦਿਨ ਪੌੜੀ ਪੜੀ ਖੌ ਢਾਡੀ ਵਿਕਾਰ ਕਾਰਾ ਲਾਇਆ ਰਾਤ ਦੇਹੋਂ ਕਹਿ ਵਾਰ ਧਰੋਂ ਫਰਮਾਇਆ ਮੈਂ ਸਿਰਫ ਬੇਨਤੀ ਕਰ ਲੱਗਾ ਇਹ ਜਿਹੜਾ ਸੋਦਰ ਹੈ ਇਸ ਪੌੜੀ ਚ ਗੁਰੂ ਨਾਨਕ ਸਾਹਿਬ ਉਸ ਪਰਮ ਸੱਚ ਦੇ ਸਾਹਮਣੇ ਫਿਰ ਸਾਡੇ ਕੋਲ ਸ਼ਬਦ ਕੋਈ ਨਹੀਂ ਕਿਹੜੇ ਸ਼ਬਦ ਵਰਤਾਂ ਉਸ ਦੀ ਉਹਨੂੰ ਸੰਬੋਧਨ ਕਰਕੇ ਜੋ ਕੁਝ ਅਨੁਭਵ ਵਿੱਚ ਗਾਉਂਦੇ ਪਏ ਨੇ ਤੇ ਸੱਚ ਇਹ ਉਹ ਸਾਰੇ ਗਾਣ ਘਾਰਿਆਂ ਦਾ ਜ਼ਿਕਰ ਗੁਰੂ ਨੇ ਕੀਤਾ ਹੈ ਅੱਗੇ ਅਸੀਂ ਇਹਨੂੰ ਤਿੰਨ ਚਾਰ ਹਿੱਸਿਆਂ ਚ ਵਾਚਨਾ ਇਸ ਪੌੜੀ ਨੂੰ ਗੁਰੂ ਜੀ ਕਹਿੰਦੇ ਖਾਉ ਢਾਡੀ ਵਿਕਾਰ ਕਰੈ ਲਾਇਆ ਰਾਤ ਦਿਉ ਕੈ ਵਾਰ ਧਰੋਂ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਹੁਣ ਸੱਚਾ ਮਹਿਲ ਕੀ ਹੈ ਸੋ ਦਰ ਕਿਹਾ ਸੋ ਕਰ ਕਿਹਾ ਫਿਰ ਬਿੰਤੀ ਸੱਚਾ ਮਹਿਲ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਵਤ ਸਲਾ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰਜ ਕਹਿੰਦੇ ਨੇ ਸਿਵਤ ਸਲਾ ਦਾ ਕਪੜਾ ਦਿੱਤਾ ਸਿਵਤੋ ਸਲਾ ਬੰਦਗੀ ਦਾ ਭੋਜਨ ਦਿੱਤਾ ਤੇ ਗੁਰੂ ਜੀ ਕਹਿੰਦੇ ਨੇ ਉਸ ਭੋਜਨ ਨੂੰ ਛੱਕ ਕੇ ਗੁਰਮਤੀ ਖਾਦਾ ਰਜ ਤਿਨੀ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਮੇਰੀ ਮੇਰੀ ਬੇਨਤੀ ਸਮਝੇ ਮੈਂ ਜੋ ਗੱਲ ਕਰਨਾ ਪਿਆ ਮੇਰੇ ਕਹਿਣ ਤੋਂ ਮੁਰਾਦ ਇਹ ਵੇ ਕਿ ਇਸ ਸ਼ਬਦ ਵਿੱਚ ਜ਼ਾਹਰੀ ਕਲਾ ਵਰਤਰੀ ਹੈ ਜਿਸ ਵਿੱਚ ਗੁਰੂ ਪਾਰ ਬ੍ਰਹਮ ਨੂੰ ਸੰਬੋਧਨ ਕਰਕੇ ਕਹਿ ਰਿਹਾ ਕਿ ਪਰਮੇਸ਼ਵਰ ਜੀ ਆਹ ਕੁਝ ਹੈ ਤੇਰੇ ਘਰ 'ਚ ਇੱਕ ਬਚਨ ਹੋਰ ਗੁਰੂ ਜੀ ਦਾ ਵੇਖੋ ਮੈਂ ਇੱਕ ਵਾਰ ਕਿਹਾ ਸੀ ਕਈ ਵਾਰੀ ਚਲੋ ਅਸੀਂ ਵਿਦਾਂਤ ਵਾਲੇ ਸ਼ਬਦ ਵਰਤਨੇ ਨੇ ਜੀ ਉਹਦਾ ਬਾਣੀ 'ਚ ਹੈ ਉਹਦਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਉਹਦਾ ਕੋ ਮੂੰਹ ਨਹੀਂ ਮੁਖ ਨਾ ਮਸਾਰੇ ਪਰ ਜਦੋਂ ਅਸੀਂ ਸਰਗੁਣ ਰੂਪ 'ਚ ਅੰਤਰ ਆਤਮੇ ਭਗਤ ਤੇ ਭਗਵੰਤ ਦਾ ਸਵਾਦ ਹੁੰਦਾ ਹੈ ਉਥੇ ਰੱਬ ਵੀ ਹੁੰਗਾਰਾ ਦਿੰਦਾ ਭਗਤ ਵੀ ਗੱਲਾਂ ਕਰਦਾ ਤੂੰ ਕੁਨ ਰੇ ਮੈਂ ਜੀ ਨਾਮਾ ਤੂੰ ਕੌਣ ਹੈ ਅਗੋ ਭਗਤ ਸਾਹਿਬ ਨਾਲ ਗੱਲਬਾਤ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਚ ਹੁੰਦਾ ਭਗਤ ਸੰਗ ਪ੍ਰਭ ਗੋਸ਼ਟ ਕਰਤ ਗੋਸ਼ਟ ਵਿਚਾਰ ਕਰ ਰਹੇ ਮੈਂ ਫਿਰ ਬੇਨਤੀ ਕਰਾਂਗਾ ਜੀ ਇਸ ਬੇਨਤੀ ਨੂੰ ਸੁਣੀਏ ਕਿ ਇਸ ਵਿੱਚ ਗੁਰੂ ਜੀ ਨੇ ਜਿਹੜਾ ਗਾਇਆ ਜਾ ਰਿਹਾ ਹੈ ਸੰਗੀਤ ਹੈ ਸੱਚੀ ਮੁੱਚੀ ਪ੍ਰਮਾਤਮਾ ਮਹੀ ਹੈ ਤੇ ਉਂਝ ਵੀ ਸਤਿਗੁਰਾਂ ਨੇ ਨਾ ਜੀ ਆਪਣੇ ਘਰ ਵਿੱਚ ਸਭ ਤੋਂ ਉੱਚੀ ਮਹਾਨਤਾ ਜਿੱਥੇ ਨਾਮ ਨੂੰ ਦਿੱਤੀ ਉੱਥੇ ਕੀਰਤਨ ਨੂੰ ਦਿੱਤੀ ਹੈ ਗੁਰਮਖੋ ਇਹ ਇਹ ਨਾ ਸਮਝੋ ਵੀ ਬਾਬੇ ਆਉਂਦੇ ਨੇ ਕੀਰਤਨ ਕਰਕੇ ਸੱਚ ਇਹਦੇ ਜਿਸ ਘਰ ਦੇ ਵਿੱਚ ਬੱਚੇ ਬੀਬੀਆਂ ਆਪ ਸੱਚਮੁੱਚ ਜਿਸ ਘਰ 'ਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਦਾ ਕੀਰਤਨ ਸ਼ੁਰੂ ਹੋ ਗਿਆ ਨਾ ਕੀਰਤਨ ਐਡਾ ਵੱਡਾ ਵਸੂਲਾ ਵਸੀਲਾ ਇਹਦੀ ਕੀਮਤ ਹੀ ਕੋਈ ਨਹੀਂ ਜਿਸ ਘਰ 'ਚ ਕੀਰਤਨ ਆ ਜਾਏ ਉਹ ਕਦੀ ਸਿੱਖੀ ਤੋਂ ਦੂਰ ਨਹੀਂ ਜਾ ਸਕਦਾ ਅੱਜ ਗਾਵਣ ਹਾਰਿਆਂ ਦਾ ਜ਼ਿਕਰ ਹੈ ਇਹਦਾ ਕਾਰਨ ਕੀ ਸੰਗੀਤ ਨੂੰ ਮਾਧਿਅਮ ਕਿਉਂ ਬਣਾਇਆ ਕਿਉਂ ਤਰੀਕਾ ਵਰਤਿਆ ਬਾਬਾ ਜੀ ਕਹਿੰਦੇ ਨੇ ਮਰਦਾਨਿਆਂ ਛੇੜ ਰਬਾਬ ਆਮ ਤੌਰ ਤੇ ਸਾਡੇ ਕਹਿੰਦੇ ਬਾਣੀ ਆਈ ਪਰ ਵਿਦਵਾਨ ਕਹਿੰਦੇ ਨੇ ਮਹਾਰਾਜ ਕਹਿੰਦੇ ਸਨ ਮਰਦਾਨਿਆਂ ਛੇੜ ਰਬਾਬ ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ ਇਸਲਾਮ ਵਿੱਚ ਰਾਗ ਦੀ ਮਨਾਹੀ ਹੈ ਆਪ ਨੂੰ ਪਤਾ ਹੈ ਸ਼ਰਾ ਮੁਤਾਬਕ ਨਹੀਂ ਗਾਇਆ ਜਾ ਸਕਦਾ ਪਰ ਜਿੰਨੇ ਟੌਪ ਦੇ ਇਸ ਸੰਸਾਰ ਵਿੱਚ ਗਵਈਏ ਹੋਏ ਨੇ ਤਕਰੀਬਨ ਜ਼ਿਆਦਾ ਇਸਲਾਮ ਨਾਲ ਸੰਬੰਧਿਤ ਨੇ ਉਸਤਾਦ ਬੰਦੇ ਜਿਹੜੇ ਹੋਏ ਸਿਰਫ ਇੱਕ ਬੇਨਤੀ ਕਹਿ ਕੇ ਵੀ ਇਹ ਗਾਉਣ ਦੀ ਅੱਜ ਗੱਲ ਚੱਲੀ ਭਾਵਾਂ ਇਸ ਦੇ ਤਿੰਨ ਚਾਰ ਹਿੱਸੇ ਨੇ ਇੱਕ ਹੈ ਆਤਮਿਕ ਮੰਡਲਾਂ ਦੇ ਕੀਰਤਨੀਏ ਸੁਣਿਓ ਮੈਂ ਤਿੰਨ ਹਿੱਸੇ ਬੰਦੇ ਇਹਦੇ ਆਤਮ ਮੰਡਲਾਂ ਦੇ ਕੀਰਤਨੀਏ ਜਿਹੜੇ ਅਦ੍ਰਿਸ਼ਟ ਨੇ ਸਾਡੀ ਸਮਝ ਤੋਂ ਬਾਹਰ ਨੇ ਦੂਸਰੇ ਐਸ ਧਰਤੀ ਦੇ ਕੀਰਤਨੀਏ ਐਸ ਐਸ ਬ੍ਰਹਿਮੰਡ ਦੇ ਕੀਰਤਨੀਏ ਆਤਮਕ ਮੰਡਲ ਦਾ ਕੀਰਤਨ ਐਸ ਧਰਤੀ ਦਾ ਕੀਰਤਨ ਤੇ ਇੱਕ ਜਿਹਨੂੰ ਅਸੀਂ ਖੰਡ ਮੰਡਲ ਬ੍ਰਹਿਮੰਡ ਕਹਿੰਦੇ ਆ ਪਲੈਨਟ ਕਿੰਨੇ ਤੋਂ ਕਿੰਨੇ ਨੇ ਉਹਦੇ ਵਿੱਚ ਗੁਰਦੇਵ ਨੇ ਦ੍ਰਿਸ਼ਟਮਾਨ ਮੰਡਲਾਂ ਦਾ ਕੀਰਤਨ ਦਿੱਤਾ ਹੈ ਇਹ ਇਹ ਸੌਖਾ ਸਮਝਣਾ ਹੋ ਜਾਏਗਾ ਇਸ ਪਵਿੱਤਰ ਬਚਨ ਉੱਤੇ ਨਿਕੀਸਿਆਂ 'ਚ ਪਰ ਸੰਗੀਤ ਇੱਕ ਮਾਧਿਅਮ ਹੈ ਸੱਚ ਇਹ ਵੇ ਕਿ ਜਿੰਨੇ ਵੀ ਪੂਰਵ ਵਿੱਚ ઋષਿ ਮੁਨੀ ਧਰਮਾਤਮਾ ਹੋਏ ਉਹਨਾਂ ਨੇ ਗਾਉਣ ਨੂੰ ਬੜੀ ਵੱਡੀ ਤਰਜੀਹ ਦਿੱਤੀ ਹੈ ਮੈਂ ਤਾਂ ਕਈ ਵਾਰੀ ਬੇਨਤੀ ਕਰਨਾ ਕਿ ਕ੍ਰਿਸ਼ਨ ਜੀ ਵੈਗਰੂ ਨੂੰ ਖੁੱਲੇ ਦਿਲ ਨਾਲ ਸੁਣਿਓ ਕ੍ਰਿਸ਼ਨ ਜੀ ਉਹਨਾਂ ਦੇ ਨਾਮ ਨਾਲ ਹੀ ਬੰਸੀਧਰ ਲੱਗਦਾ ਹੈ ਸੰਗੀਤ ਲਈ ਬੰਸਰੀ ਤਾਂ ਹੀ ਵਰਤ ਰਹੇ ਸ਼ਿਵ ਜੀ ਨੂੰ ਸੰਘਾਰ ਕਰਦਾ ਦੇਵਤਾ ਮੰਨਦੇ ਉਸ ਤੋਂ ਮੁਤਾਬਕ ਪਰ ਡਮਰੂ ਤਾਂ ਉਹਦੇ ਹੱਥ ਵਿੱਚ ਵੀ ਹੈ ਜੇ ਅਸੀਂ ਸਰਸਵਤੀ ਦੀ ਗੱਲ ਕਰਨੇ ਆ ਤੇ ਵੀਣਾ ਸਾਨੂੰ ਸਾਹਮਣੇ ਨਜ਼ਰ ਆਉਂਦੀ ਜਦੋਂ ਕੋਈ ਨਾਰਦ ਦੀ ਗੱਲ ਕਰਦਾ ਤੇ ਇੱਕ ਤਾਰਾ ਉਹਦੇ ਸਾਹਮਣੇ ਆਉਂਦਾ ਹੈ ਤੇ ਮੈਂ ਆਪ ਨੂੰ ਬੇਨਤੀ ਕਰਾਂ ਗੁਰੂ ਘਰ ਵਿੱਚ ਸਭ ਤੋਂ ਵੱਡੀ ਮਹਾਨਤਾ ਸੰਗੀਤ ਨੂੰ ਇਸ ਕਰਕੇ ਦਿੱਤੀ ਗਈ ਵੀ ਸੁਰ ਜ਼ਹਿਰ ਵੀ ਪੈਦਾ ਕਰ ਸਕਦੀ ਹੈ ਤੇ ਸੁਰ ਅੰਮ੍ਰਿਤ ਵੀ ਪੈਦਾ ਕਰ ਸਕਦੀ ਹੈ ਸੱਤ ਸੁਰਾਂ ਨੇ ਨਾ ਜਿੰਨੇ ਗਵਈਏ ਗਾਉਂਦੇ ਆ ਸੱਤਾਂ ਸੁਰਾਂ ਦੇ ਵਿੱਚ ਨਕੰਮੇ ਤੋਂ ਨਕੰਮਾ ਵਾਸ਼ਨਾ ਵਾਲਾ ਗੀਤ ਵੀ ਗਾਇਆ ਜਾ ਸਕਦਾ ਤੇ ਚੇਤੇ ਰੱਖਿਓ ਨਾ ਸੱਤਾਂ ਸੁਰਾਂ ਦੇ ਵਿੱਚ ਅੰਮ੍ਰਿਤ ਵੇਲੇ ਆਸਾ ਕੀ ਵਾਰ ਵੀ ਗਾਈ ਜਾਂਦੀ ਹੈ ਸੰਗੀਤ ਤਾਂ ਇੱਕ ਭਾਂਡਾ ਹੈ ਬੇਨਤੀ ਸੰਗੀਤ ਇੱਕ ਬਰਤਨ ਹੈ ਇਸ ਬਰਤਨ ਵਿੱਚ ਦੀ ਬੰਦੇ ਨੇ ਵਰਤੋਂ ਜ਼ਹਿਰ ਲਈ ਕਰਨੀ ਹੈ ਕਿ ਅੰਮ੍ਰਿਤ ਲਈ ਕਰਨੀ ਹੈ ਅੱਜ ਜਿਵੇਂ ਚਾਦਰ ਸੀ ਨਾ ਫੁੱਲਾਂ ਦੀ ਸਿੱਧੀ ਗੱਲ ਸੰਗੀਤ ਇੱਕ ਸੇਜ ਹੈ ਚਾਦਰ ਤੇ ਚੋਰ ਵੀ ਬੈਠ ਸਕਦਾ ਤੇ ਚਾਦਰ ਤੇ ਸਾਧ ਵੀ ਬੈਠ ਸਕਦਾ ਹੈ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੰਗੀਤ ਕਿਉਂ ਮਾਧਮ ਹੈ ਬ੍ਰਹਿਮੰਡ ਦੀ ਆਵਾਜ਼ ਜਿਹੜੀ ਭਾਸ਼ਾ ਹੈ ਉਹ ਨਾਦ ਹੈ ਇਸ ਦਾ ਇੱਕ ਕਾਰਨ ਕਹਿ ਕੇ ਆਪਾਂ ਅਰਥ ਸ਼ੁਰੂ ਕਰਨੇ ਆ ਮੰਨ ਲਓ ਮੈਂ ਪੰਜਾਬੀ ਚ ਬੋਲ ਰਿਹਾ ਤੁਸੀਂ ਸੁਣਨ ਆਏ ਹੋ ਆਪ ਜੀ ਸੁਣੋਗੇ ਜਿਸ ਬੰਦੇ ਨੂੰ ਪੰਜਾਬੀ ਦੇ ਲਫ਼ਜ਼ਾਂ ਦੀ ਜਾਣਕਾਰੀ ਨਹੀਂ ਉਹ ਆ ਕੇ ਬੈਠ ਜਾਏਗਾ ਪਰ ਵਿਚਾਰਾ ਟਾਈਮ ਪਾਸ ਕਰੇਗਾ ਕਿਉਂਕਿ ਉਹਦਾ ਇੰਟਰਸਟ ਕੋਈ ਨਹੀਂ ਜੋ ਮੈਂ ਬੋਲ ਰਿਹਾ ਉਹਨੂੰ ਸਮਝ ਨਹੀਂ ਪੈਣਾ ਉਹ ਮੇਰੇ ਹੱਥਾਂ ਦੇ ਐਕਸ਼ਨ ਦੇਖੇਗਾ ਮੇਰੇ ਬੁੱਲ ਹਿਲਦੇ ਦੇਖੇਗਾ ਹੋ ਸਕਦਾ ਉਹ ਵਿਅੰਗ ਵੀ ਕੱਸਣ ਲੱਗ ਪਏ ਬੰਦਾ ਕੀ ਕਰ ਰਿਹਾ ਨਿਰਬਿੰਤੀ ਪੰਜਾਬੀ ਬੋਲਾਂਗਾ ਤੇ ਜਿਹੜਾ ਪੰਜਾਬੀ ਸਮਝਦਾ ਹੈ ਉਹ ਹੀ ਧਿਆਨ ਨਾਲ ਸੁਣੇਗਾ ਦੂਜਾ ਕਹੇਗਾ ਬਾਹਰ ਨਿਕਲੋ ਇੱਥੇ ਨਿਆਣੇ ਸੱਚੀ ਜੇ ਕੱਲ ਵੀ ਗੱਲ ਚੱਲੀ ਸੀ ਪੰਜਾਬੀ ਦੀ ਮੈਂ ਤਾਂ ਬੜੀ ਦੇਰ ਦੀ ਕਈ ਸਾਲਾਂ ਤੋਂ ਦੁਹਾਈ ਦੇਣਾ ਪਿਆ ਪੰਜਾਬੀ ਬਾਰੇ ਤੇ ਇੱਥੇ ਵੀ ਜਿਹੜੇ ਬੱਚੇ ਆ ਕੱਲ ਸੱਜਣ ਕਹਿ ਰਹੇ ਸਨ ਪੰਜਾਬੀ ਸਿਖਾਈ ਜਾਂਦੀ ਏ ਉਹ ਇਸ ਕਰਕੇ ਸੁਣਾਈ ਸਿਖਾਈ ਜਾਂਦੀ ਇਹਨੂੰ ਬੋਲਣਾ ਆ ਜਾਏ ਇਸ ਕਰਕੇ ਨਹੀਂ ਸਿਖਾਈ ਜਾਂਦੀ ਵੀ ਡੂੰਗੇ ਪੰਜਾਬੀ ਦੇ ਸਾਹਿਤ ਨੂੰ ਵਾਜ ਸਕੇ ਇਹਨਾਂ ਕੋਈ ਨਾ ਸਕੂਲਾਂ 'ਚ ਚਲ ਇਹਨੂੰ ਮਾੜਾ ਮੋਟਾ ਨਿਆਣੇ ਨੂੰ ਧੱਕ ਦਿਓ ਥੋੜੀ ਬਾਤੀ ਪੰਜਾਬੀ ਬੋਲੇ ਹੁਣ ਇੱਥੇ ਪੰਜਾਬੀ ਬੋਲਣਾ ਮੈਂ ਤੇ ਇੱਥੋਂ ਦਾ ਬੱਚੇ ਆਪਣੀ ਲੈਓ ਸਾਰੇ ਨਹੀਂ ਮੈਂ ਕਹਾਂਗਾ ਤਕਰੀਬਨ 70% ਸ਼ਬਦ ਅਤਕਥਨੀ ਨਹੀਂ ਉਹ ਵਿਚਾਰੇ ਉਕਤਾ ਕੇ ਕਹਿਣਗੇ ਕਿਉਂ ਸਾਨੂੰ ਇੱਥੇ ਬੰਨ ਕੇ ਬਾਇਆ ਜੇ ਅਸੀਂ ਬਾਹਰ ਚੱਲੇ ਉਹ ਜੋ ਮੈਂ ਬੋਲ ਰਿਹਾ ਉਹਦਾ ਸਵਾਦ ਸਿਰਫ ਉਹਨੂੰ ਆਏਗਾ ਜਿਹੜਾ ਮੇਰੀ ਸ਼ਬਦਾਵਲੀ ਦਾ ਜਾਣਕਾਰ ਹੈ ਦੂਜੇ ਨੂੰ ਨਹੀਂ ਆਏਗਾ ਹੁਣ ਇੱਥੇ ਬੰਦਾ ਇੱਕ ਪਰਸ਼ੀਅਨ ਬੋਲੇ ਫਾਰਸੀ ਬੋਲੇ ਮੈਂ ਸੁਣਾਗਾ ਮੈਂ ਥੋੜਾ ਬਤਾ ਸੁਣ ਕੇ ਬੱਧਾ ਰੁੱਦਾ ਬਾਹਰ ਨਿਕਲ ਜਾਗਾ ਕਿਉਂਕਿ ਵਾਰਤਕ ਵਿੱਚ ਜੋ ਸ਼ਬਦ ਬੋਲਿਆ ਜਾਂਦਾ ਧਿਆਨ ਨਾਲ ਸੁਣਿਓ ਜੋ ਸ਼ਬਦ ਵਾਰਤਕ 'ਚ ਬੋਲੇ ਜਾਂਦੇ ਆ ਉਹਨਾਂ ਦਾ ਰਸ ਕੇਵਲ ਉਹਨਾਂ ਨੂੰ ਆਉਂਦਾ ਹੈ ਜਿਹੜੇ ਉਸ ਸ਼ਬਦਾਵਲੀ ਦੇ ਜਾਣਕਾਰ ਨੇ ਜਿਹੜੇ ਉਸ ਭਾਸ਼ਾ ਨੂੰ ਜਾਣਦੇ ਆ ਦੂਜੇ ਨੂੰ ਨਹੀਂ ਪਰ ਮੈਂ ਯਾਦ ਰੱਖਿਓ ਦਰਬਾਰ ਸਾਹਿਬ ਸੰਗੀਤ ਹੋ ਰਿਹਾ ਹੈ ਨਾਲ ਇੱਕ ਤੰਤੀ ਸਾਜ ਵੱਜ ਰਿਹਾ ਹੈ ਹਾਰਮੋਨੀਅਮ ਤੇ ਤਬਲਾ ਵੱਜ ਰਿਹਾ ਹੈ ਉਹ ਗੋਰੇ ਜਿਹੜੇ ਸਾਡੀ ਭਾਸ਼ਾ ਬਾਰੇ ਕੁਝ ਵੀ ਨਹੀਂ ਜਾਣਦੇ ਉਹ ਘੰਟਿਆਂ ਬੱਦੀ ਪ੍ਰਕਰਮਾਂ 'ਚ ਬੈਠ ਕੇ ਕੀਰਤਨ ਸੁਣੀ ਜਾਂਦੇ ਆ ਕਿਉਂ ਕਿਉਂਕਿ ਜਿੱਥੇ ਅੱਖਰ ਸਮਝਣਾ ਪੈਂਦੇ ਹੁਣ ਸੰਗੀਤ ਸਮਝ ਪੈ ਜਾਂਦਾ ਹੈ ਹੁਣ ਇੱਕ ਗੋਰਾ ਵਾਇਲਨ ਵਜਾਏ ਮੈਨੂੰ ਅੱਖਰ ਨਹੀਂ ਸਮਝ ਪੈ ਰਹੇ ਵਾਇਲਨ ਸੁਣ ਕੇ ਤੇ ਮੈਂ ਕਹਾਂਗਾ ਕਮਾਲ ਕਰ ਦਿੱਤੀ ਵੀ ਸੱਚ ਇਹ ਵੇ ਕਿ ਸੰਗੀਤ ਬ੍ਰਹਿਮੰਡ ਦੀ ਆਵਾਜ਼ ਹੈ ਸੰਗੀਤ ਕਿਸੇ ਇੱਕ ਦੀ ਧਿਰ ਨਹੀਂ ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਓ ਲੋਕੋ ਤੁਹਾਨੂੰ ਦਸੀਏ ਰੱਬ ਦੇ ਦਰ ਦੇ ਉੱਤੇ ਜਿੰਨਾ ਸੰਗੀਤ ਚੱਲਦਾ ਪੈਣਾ ਨਾ ਕਿਤੇ ਹੈ ਹੀ ਨਹੀਂ ਉਸ ਦੇ ਘਰ ਦੇ ਵਿੱਚ ਸੰਗੀਤ ਦੀ ਬੜੀ ਮਹਾਨਤਾ ਹੈ ਗੁਰੂ ਨਾਨਕ ਸਾਹਿਬ ਨੇ ਆਪ ਗਾਇਆ ਫਿਰ ਉਹਨਾਂ ਨੇ ਗਾਵਣ ਹਾਰਿਆਂ ਦਾ ਜ਼ਿਕਰ ਕੀਤਾ ਹੁਣ ਅੱਜ ਜਿਹੜਾ ਸ਼ਬਦ ਕਹਦੇ ਅਰਥ ਸ਼ੁਰੂ ਕਰੀਏ ਸੋ ਦਰ ਕਿਹਾ ਸੋਦਰ ਇਕੱਠਾ ਪਾਠ ਨਹੀਂ ਕਰਨਾ ਮੇਰੀ ਬੇਨਤੀ ਹੈ ਉਂਝ ਵੈਸੇ ਇਕੱਠੇ ਕਹਿੰਦੇ ਚੋ ਸੋਦਰ ਦਾ ਪਾਠ ਕਰ ਲਈਏ ਸੋਦਰ ਕਿਹੜਾ ਸ਼ਬਦ ਹੈ ਸ਼ਬਦ ਹੈ ਸੋਦਰ ਸੋਦਰ ਜੇ ਇਹ ਧੱਦਾ ਬਣ ਗਿਆ ਨਾ ਸੋਦਰ ਇਹਦਾ ਅਰਥ ਹੋ ਜਾਏਗਾ ਇੱਕ ਪੇਟ ਤੋਂ ਜੰਮੇ ਉਧਰ ਸੋਦਰ ਇੱਕੋ ਪੇਟ ਤੋਂ ਪੈਦਾ ਹੋਏ ਭੈਣ ਭਰਾ ਭਰਾ ਭਰਾ ਮੇਰੀ ਬੇਨਤੀ ਹੈ ਸੋ ਦਾ ਅਰਥ ਹੈ ਉਹ ਦਰ ਦਾ ਅਰਥ ਹੈ ਦਰਵਾਜ਼ਾ ਸੋ ਦਰ ਕਿਹਾ ਮੈਂ ਫਿਰ ਬੇਨਤੀ ਕੀਤੀ ਮੈਂ ਇਹਦੇ ਅਰਥ ਇਸ ਤਰ੍ਹਾਂ ਨਹੀਂ ਕਰ ਰਿਹਾ ਵੀ ਕੁਐਸਚਨ ਰੂਪ ਚ ਵੀ ਕੀ ਹੋ ਜਾ ਹੈ ਸੋ ਦਰ ਕਿਹਾ ਸੋ ਘਰ ਕਿਹਾ ਉਹ ਘਰ ਕੀ ਹੋ ਜਾ ਹੈ ਉਹ ਦਰ ਕੀ ਹੋ ਜਾ ਹੈ ਇਹਦਾ ਮਤਲਬ ਬੜਾ ਅਸਚਰਜਕ ਹੈ ਬੜਾ ਰਮਣੀਕ ਹੈ ਸੋ ਦਰ ਕਿਹਾ ਸੋ ਘਰ ਕਿਹਾ ਇੰਜ ਵੀ ਕਹਿ ਲਈਏ ਤੇਰੇ ਦਰ ਘਰ ਦੀਆਂ ਕਿਆ ਬਾਤਾਂ ਕਿਉਂਕਿ ਜੇ ਇਹ ਸਵਾਲ ਹੋਵੇਗਾ ਫਿਰ ਅੱਗੇ ਗੁਰੂ ਜੀ ਉੱਤਰ ਦੇ ਰਿਹਾ ਇਹ ਸਤਿਗੁਰੂ ਕਹਿ ਰਿਹਾ ਤੇਰਾ ਘਰ ਕੀ ਹੋ ਜਿਆ ਤੇਰਾ ਦਰ ਕਿਉ ਜਿਹੜੀ ਪਹਿਲੀਆਂ ਹੁਣ ਤੁਕਾਂ ਮੈਂ ਕਹਿਣ ਲੱਗਾ ਇਹ ਆਤਮਿਕ ਮੰਡਲ ਦੇ ਕੀਰਤਨੀਏ ਨੇ ਇਹ ਆਤਮਿਕ ਮੰਡਲ ਦਾ ਕੀਰਤਨ ਹੈ ਇਹ ਅਦ੍ਰਿਸ਼ਟ ਦਾ ਕੀਰਤਨ ਹੈ ਇਸ ਚ ਦ੍ਰਿਸ਼ਟਮਾਨ ਦਾ ਜ਼ਿਕਰ ਨਹੀਂ ਹੋਣਾ ਦੇਖੋ ਜਿੱਥੇ ਲੋੜ ਪੈਗੀ ਮੈਂ ਆਪ ਨੂੰ ਬੇਨਤੀ ਕਰੀ ਜਾਗਾ ਇਹਦੇ ਵਿੱਚ ਕਹੇ ਸੋ ਦਰ ਕੇ ਖਾ ਸੋ ਘਰ ਕੇ ਖਾ ਕਿਹੋ ਜਾਂ ਅਸਚਰਜ ਹੈ ਉਹ ਦਰਵਾਜਾ ਕਿਹੋ ਜਾਂ ਅਸਚਰਜ ਹੈ ਉਹ ਘਰ ਜਿਤ ਬਹਿ ਜਿਤ ਦਾ ਅਰਥ ਕਰਾਂਗੇ ਜਿਸ ਥਾਂ ਤੇ ਬਹਿ ਦਰ ਤੇ ਬੈਠ ਕੇ ਸਰਬ ਸੰਭਾਲੇ ਸਰਬ ਦਾ ਅਰਥ ਹੈ ਸਾਰੇ ਤੇ ਸੰਭਾਲੇ ਦਾ ਅਰਥ ਹੈ ਸੰਭਾਲ ਕਰਨੀ ਸਭ ਨੂੰ ਸੰਭਾਲਦਾ ਪਰਤ ਜਾਣਨੀ ਸਭ ਕਿਸੇ ਨੂੰ ਸੰਭਾਲ ਕੇ ਰੱਖਣਾ ਉਹਨਾਂ ਦੀ ਦੇਖਭਾਲ ਕਰਨੀ ਵਾਹ ਵੈਗੁਰੂ ਕੈਸਾ ਅਚਰਜ ਹੈ ਦਰ ਤੇਰਾ ਕੈਸਾ ਅਚਰਜ ਹੈ ਘਰ ਤੇਰਾ ਜਿਤ ਬੈ ਸਰਬ ਸੰਭਾਲੇ ਜਿਸ ਥਾਂ ਤੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਪਿਆ ਕਰਨਾ ਹੈ ਹੁਣ ਇਸ ਤੋਂ ਅੱਗੇ ਮਹਾਰਾਜ ਜੀ ਨੇ ਨਾ ਜੀ ਇੱਕ ਹੋਰ ਇੱਚ ਬਖਸ਼ਿਸ਼ ਕੀਤੀ ਪੁਰਾਤਨ ਸਮੇਂ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਸਜਦੇ ਸਨ ਉਹਨਾਂ ਦੀ ਸ਼ੋਭਾ ਹੁੰਦੀ ਸੀ ਕੋਈ ਚੌਰ ਕਰਦਾ ਸੀ ਕੋਈ ਗਾ ਰਿਹਾ ਸੀ ਕੋਈ ਵਜਾ ਰਿਹਾ ਸੀ ਇੱਥੇ ਇੰਜ ਵੀ ਪ੍ਰਤੀਤ ਹੁੰਦਾ ਸਤਿਗੁਰੂ ਨੇ ਪਰਮਾਤਮਾ ਨੂੰ ਪਾਤਸ਼ਾਹ ਦਾ ਪਾਤਸ਼ਾਹ ਦੱਸ ਕੇ ਉਹਦੇ ਦਰਬਾਰ ਦੀ ਜਿਹੜੀ ਰਮਣੀਕਤਾ ਹੈ ਉਹਦੇ ਦਰਬਾਰ ਦੀ ਜਿਹੜੀ ਸੁੰਦਰਤਾ ਹੈ ਉਹਦੇ ਦਰਬਾਰ ਵਿੱਚ ਜਿਹੜੇ ਸ਼ਬਦ ਗੂੰਜਦੇ ਪਏ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ ਕਿਉਂਕਿ ਅੱਗੇ ਜਾ ਕੇ ਉਹਨਾਂ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਗੁਰੂ ਜੀ ਕਹਿ ਰਹੇ ਨੇ ਸੋ ਦਰ ਕੇਗਾ ਸੋ ਕਰ ਕੇਗਾ ਜਿਤ ਬੈ ਸਰਬ ਸੰਭਾਲੇ ਵਾਜੇ ਰਹਿ ਰਸ ਚਾਉਣਾ ਤੇਰੇ ਫਿਰ ਬੇਨਤੀ ਇੱਥੇ ਵਾਜੇ ਨਾਦ ਅਨੇਕ ਅਸੰਖਾਂ ਫਿਰ ਬੇਨਤੀ ਤੇਰੇ ਉਸ ਘਰ ਵਿੱਚ ਤੇਰੇ ਦਰ ਤੇ ਅਨੇਕਾਂ ਤਰ੍ਹਾਂ ਦੇ ਵਾਜੇ ਜਿਹੜੇ ਨੇ ਉਹ ਪਏ ਹੋਏ ਨੇ ਵਾਜੇਦਾਰ ਸਮਝ ਗਏ ਨਾ ਆ ਸੰਗੀਤ ਵਾਲੇ ਜਿਹੜੇ ਇਨਸਟਰੂਮੈਂਟ ਨੇ ਤੇਰੇ ਘਰ ਵਿੱਚ ਅਨੇਕਾਂ ਵਾਜੇ ਨੇ ਵਾਜੇ ਨਾਦ ਅਨੇਕ ਅਸੰਖਾਂ ਉਸ ਸ਼ਬਦ ਵਾਲੇ ਅਨੇਕਾਂ ਵਾਜੇ ਨੇ ਤੇਰੇ ਘਰ 'ਚ ਤੇਰੇ ਦਰ ਤੇ ਅਗਲਾ ਬਚਨ ਕੇਤੇ ਵਾਵਣ ਹਾਰੇ ਚੇਤੇ ਰੱਖਿਓ ਇੱਥੇ ਸ਼ਬਦ ਵਾਵਣ ਹਾਰੇ ਵੇ ਅੱਗੇ ਗਾਵਣ ਹਾਰੇ ਵੇ ਵਾਵਣ ਹਾਰੇ ਦਾ ਅਰਥ ਹੈ ਵਜਾਉਣ ਵਾਲੇ ਇੱਕ ਹੁੰਦਾ ਸਾਜ ਇੱਕ ਹੁੰਦਾ ਸਜੰਦਾ ਸਾਜ ਦਾ ਅਰਥ ਹੈ ਵਾਜਾ ਜਾਂ ਸਾਜ ਰਬਾਬ ਲੈ ਲੋ ਇਸ ਤਰ੍ਹਾਂ ਦੇ ਆਪਾਂ ਤਾਨਪੁਰਾ ਲੈ ਲਈਏ ਤੌਸ ਲੈ ਲਈਏ ਇਹਨੂੰ ਕਹਿੰਦੇ ਆ ਸਾਜ ਤੇ ਜਿਹੜਾ ਉਸ ਸਾਜ ਨੂੰ ਵਜਾਣ ਦੀ ਮੁਹਾਰਤ ਰੱਖਦਾ ਉਹਨੂੰ ਕਿਹਾ ਜਾਂਦਾ ਇਹ ਸਜੰਦਾ ਹੈ ਇਹ ਸਾਜ ਵਜਾਂਦਾ ਹੈ ਗੁਰੂ ਜੀ ਕਹਿੰਦੇ ਨੇ ਇੱਕ ਤਾਂ ਤੇਰੇ ਘਰ ਵਿੱਚ ਸਾਜ ਨੇ ਮੈਂ ਬੇਨਤੀ ਕਰਾਂ ਇਹ ਆਤਮਿਕ ਮੰਡਲ ਦਾ ਕੀਰਤਨ ਹੈ ਜਿੱਥੇ ਇਸ ਧਰਤੀ ਦਾ ਹੈਗਾ ਉੱਥੇ ਮੈਂ ਵੇਰਵਾ ਆਪ ਨੂੰ ਬੇਨਤੀ ਕਰਾਂਗਾ ਵਾਜੇ ਨਾਦ ਅਨੇਕ ਅਸੰਖਾਂ ਅਨੇਕਾਂ ਵਾਜੇ ਨੇ ਕੇਤੇ ਵਾਵਣ ਹਾਰੇ ਕੇਤੇ ਦਰ ਤੇ ਕਈ ਤੇਰੇ ਉਹਨਾਂ ਸਾਜਾਂ ਨੂੰ ਵਜਾਣ ਵਾਲੇ ਸਜੰਦੇ ਵੀ ਅਨੇਕਾਂ ਨੇ ਕੇਤੇ ਵਾਵਣ ਖਾਰੇ ਹੁਣ ਅੱਗੇ ਮਹਾਰਾਜ ਕਹਿੰਦੇ ਕੇਤੇ ਰਾਗ ਪਰੀ ਸਿਉ ਕਹੀਆਂ ਰਹਿ ਰਸ ਵਿੱਚ ਆਉਂਦਾ ਕਹੀਆਂ ਇੱਥੇ ਨੰਨੇ ਨਾਲ ਹੈ ਮਹਾਰਾਜ ਕਹਿੰਦੇ ਕੇਤੇ ਰਾਗ ਪਰੀ ਸਿਉ ਕਹੀਆਂ ਇੱਕ ਨਹੀਂ ਕਿੰਨੇ ਰਾਗ ਜਿਹੜੇ ਨੇ ਉਹ ਤੇਰੇ ਦਰਬਾਰ 'ਚ ਗਾਏ ਜਾਂਦੇ ਆ ਰਾਗਾਂ ਦੀਆਂ ਅੱਗੇ ਪਰੀਆਂ ਉਹਨਾਂ ਦੀਆਂ ਪਤਨੀਆਂ ਵੀ ਨਾਲ ਨੇ ਕੇਤੇ ਰਾਗ ਪਰੀ ਸਿਉ ਕਈਆਂ ਤੇ ਇਹ ਰਾਗ ਵੀ ਨੇ ਸਾਜ ਵੀ ਨੇ ਰਾਗਣੀਆਂ ਵੀ ਨੇ ਕੇਤੇ ਗਾਵਣ ਖਾਰੇ ਜਿੱਥੇ ਤੇਰੇ ਦਰਬਾਰ ਵਿੱਚ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਖਾਰੇ ਤੇ ਇੱਥੇ ਰਾਗ ਪਰੀਆਂ ਉਹ ਉਹ ਰਾਗ ਨੇ ਰਾਗਣੀਆਂ ਨੇ ਪਰ ਵੈਗੁਰੂ ਜੀ ਇਹਨਾਂ ਨੂੰ ਗਾਉਣ ਵਾਲੇ ਵੀ ਅਨੇਕਾਂ ਨੇ ਕੇਤੇ ਰਾਗ ਪਰੀ ਸੋ ਕਹਿਨ ਕੇਤੇ ਗਾਵਣ ਹਾਰੇ ਹੁਣ ਅੱਗੇ ਜੀ ਗਾਵਹਿ ਤੋਹਨੂੰ ਤੈਨੂੰ ਗਾਉਂਦੇ ਨੇ ਪਾਉਣ ਪਾਣੀ ਬੈਸੰਤਰ ਮੈਂ ਬੇਨਤੀ ਕਰਾਂਗਾ ਬਸੰਤਰ ਪਾਠ ਨਹੀਂ ਇਹਦਾ ਕਰਨਾ ਬੱਬੇ ਤੇ ਦੁਲਾਮਾ ਲੱਗੀਆਂ ਨੇ ਬੈਸੰਤਰ ਹੁਣ ਪੌਣ ਅਦ੍ਰਿਸ਼ਟ ਹੈ ਪਰ ਮਹਾਰਾਜ ਕਹਿੰਦੇ ਨੇ ਪਵਨ ਖਵਾ ਵੀ ਗਉਂਦੀ ਪਈ ਹੈ ਪਾਣੀ ਵੀ ਤੈਨੂੰ ਗਾ ਰਿਹਾ ਬੈਸੰਤਰ ਦਾ ਲਫ਼ਜ਼ੀ ਅਰਥ ਹੈ ਅੱਗ ਪਰਮਾਤਮਾ ਆਤਮਕ ਮੰਡਲਾਂ ਵਿੱਚ ਪੌਣ ਵੀ ਗਾ ਰਹੀ ਏ ਅੱਗ ਵੀ ਗਾ ਰਹੀ ਹੈ ਤੇ ਪਰਮੇਸ਼ਵਰ ਜੀ ਪਾਣੀ ਵੀ ਤੈਨੂੰ ਗਾ ਰਿਹਾ ਹੈ ਇਹ 'ਚ ਕੋਈ ਸ਼ੱਕ ਨਹੀਂ ਕਈ ਇਹਨਾਂ ਨੂੰ ਗਾਉਣੇ ਦਰਤ ਕਰਦੇ ਆ ਰਜ਼ਾ ਵਿੱਚ ਰਹਿਣਾ ਪਰ ਇਹ ਹਕੀਕਤ ਹੈ ਪਰਮੇਸ਼ਵਰ ਨੂੰ ਹਰ ਕੋਈ ਗਾਉਂਦਾ ਪਿਆ ਕਿਉਂਕਿ ਜੇਤਾ ਕੀਤਾ ਤੇਤਾ ਨਾ ਮਹਾਰਾਜ ਕਹਿੰਦੇ ਨੇ ਗਾਵੇਂ ਤੋਹਨੂੰ ਪੌਣ ਪਾਣੀ ਬੈ ਸੰਤਰ ਪਵਨ ਗਾਰੀਏ ਪਾਣੀ ਗਾਰਿਆ ਅੱਗ ਗਾਰੀਏ ਗਾਵੇ ਰਾਜਾ ਧਰਮ ਇੱਥੇ ਪਾਠ ਵਿੱਚ ਇਕੱਠਾ ਲਿਖਿਆ ਰਾਜਾ ਧਰਮ ਗਾਵੇ ਗਾਉਂਦਾ ਹੈ ਰਾਜਾ ਧਰਮ ਦੁਆਰੇ ਹੁਣ ਇੱਥੇ ਜਿਹੜਾ ਰਾਜਾ ਧਰਮ ਹੈ ਨਾ ਇਹਦਾ ਪਾਠ ਕਰਾਂਗੇ ਧਰਮ ਰਾਜਾ ਅਨਵਰਥੇ ਹੋਣਗੇ ਯਾਦ ਰੱਖਿਓ ਇਹ ਇਹ ਧਰਮ ਸ਼ਬਦ ਵੱਲ ਜ਼ਰੂਰ ਤਵੱਜੂ ਦਿਆ ਜੇ ਇੱਕ ਵਾਰੀ ਪਿੱਛੇ ਸੀ ਪੜ ਕੇ ਆਏ ਆ ਮੰਨੈ ਧਰਮ ਸੇਤੀ ਸੰਬੰਧ ਇੱਕ ਪਾਠ ਅਸੀਂ ਕਰਕੇ ਆਇਆ ਧੌਲ ਧਰਮ ਦਇਆ ਕਾ ਪੂਤ ਪਰ ਇੱਥੇ ਫਿਰ ਆ ਗਿਆ ਰਾਜਾ ਧਰਮ ਇੱਥੇ ਉਹ ਧਰਮ ਅਰਥ ਨਹੀਂ ਜਿਹੜਾ ਧਰਮ ਸੇਤੀ ਸੰਬੰਧ ਹੈ ਇੱਥੇ ਧਰਮ ਦਾ ਲਫ਼ਜ਼ੀ ਅਰਥ ਹੈ ਰਾਜਾ ਧਰਮ ਦਾ ਅਰਥ ਹੈ ਧਰਮ ਰਾਜ ਪਰਮਾਤਮਾ ਅਦ੍ਰਿਸ਼ਟ ਮੰਡਲਾਂ ਵਿੱਚ ਮੈਂ ਕਿਹਾ ਸੀ ਆਤਮਿਕ ਅਦ੍ਰਿਸ਼ਟ ਮੰਡਲ ਉੱਥੇ ਪੌਣ ਗਾਰੀ ਪਾਣੀ ਗਾਰਿਆ ਅੱਗ ਗਾਰੀ ਹੈ ਇੱਥੋਂ ਤੱਕ ਕਿ ਧਰਮ ਰਾਜ ਦੁਆਰੇ ਦਾ ਅਰਥ ਹੈ ਤੇਰੇ ਦਰ ਤੇ ਪਰਮੇਸ਼ਵਰ ਜਿਸ ਧਰਮ ਰਾਜ ਤੋਂ ਲੋਕ ਡਰਦੇ ਆ ਸੱਚ ਏਵੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਮੈਂ ਦੇਖਿਆ ਤੇਰੇ ਬੂਵੇ ਤੇ ਖਲੋਤਾ ਉਹ ਵੀ ਤੇਰੇ ਸੋਹਲੇ ਗਾ ਰਿਹਾ ਹੈ ਫਿਰ ਬੇਨਤੀ ਗਾਵੇ ਰਾਜਾ ਧਰਮ ਦੁਆਰੇ ਇਹ ਥੋੜਾ ਜਿਹਾ ਵਿਸ਼ਰਾਮ ਦੇ ਕੇ ਦੁਆਰੇ ਕਰਾਂਗੇ ਤੇ ਪਾਠ ਦੇ ਰਸੋ ਕਿਉਂ ਹੋਣਗੇ ਦੁਆਰ ਦਰਵਾਜ਼ੇ ਤੇ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਾ ਇੱਥੇ ਵਿਸ਼ਰਾਮ ਦੇ ਕੇ ਅਰਥ ਗਏ ਗਾਵੇ ਗਾਉਂਦੇ ਨੇ ਤੇਰੇ ਦਰਵਾਜ਼ੇ ਤੇ ਚਿਤ ਤੇ ਗੁਪਤ ਇਹਦਾ ਮਤਲਬ ਚਿੱਤਰ ਗੁਪਤ ਲਿਖ ਜਾਣਾ ਜਿਹੜੇ ਬੰਦੇ ਦੇ ਕੀਤੇ ਹੋਏ ਹਰ ਕਰਮ ਨੂੰ ਲਿਖਦੇ ਪਏ ਆ ਸਨਾਤਨ ਮਤਾਪ ਹੁੰਦਾ ਕਿਹਾ ਜਾਂਦਾ ਵੀ ਮੋਢਿਆਂ ਉੱਤੇ ਨੇ ਖੱਬੇ ਸੱਜੇ ਚਿੱਤ ਗੁਪਤ ਹੁਣ ਇੱਥੇ ਮੈਂ ਬੇਨਤੀ ਫਿਰ ਆਪ ਨੂੰ ਕਰਾਂ ਵੀ ਐਵੇਂ ਸੱਟ ਨਾ ਪਾਈਓ ਸੱਚੀ ਮੁੱਚੀ ਲੇਖਾ ਜੇ ਗੁਰੂ ਜੀ ਨੇ ਇੱਥੇ ਕਿਹਾ ਚਿੱਤਰ ਗੁਪਤ ਲੇਖਾ ਲਿਖ ਰਿਹਾ ਉਹਨ ਮਸਕੀਨ ਸਾਹਿਬ ਦੇ ਅਰਥ ਕਰਦੇ ਹੁੰਦੇ ਸਨ ਇੱਕ ਵਾਰੀ ਉਹਨਾਂ ਕੀਤੇ ਚਿੱਤ ਕੋਪਤ ਦਾ ਅਰਥ ਕਿ ਪਰਮਾਤਮਾ ਦੀ ਉਹ ਤਾਕਤ ਤੇਰੇ ਚਿੱਤ ਦੇ ਵਿੱਚ ਜੋ ਕੁਝ ਹੈ ਤੇਰੀ ਪਤਨੀ ਨੂੰ ਤੇਰੇ ਪਤੀ ਨੂੰ ਤੇਰੇ ਬੱਚਿਆਂ ਨੂੰ ਨਹੀਂ ਪਤਾ ਤੇਰੇ ਚਿੱਤਰ ਦੇ ਜਿਹੜੇ ਤੇਰੇ ਅੰਦਰ ਗੁਪਤ ਚਿੱਤਰ ਨੇ ਨਾ ਸੱਚੀ ਮੁੱਚੀ ਰੱਬ ਉਹਨਾਂ ਤਸਵੀਰਾਂ ਨੂੰ ਵੀ ਜਾਣਦਾ ਪਿਆ ਹੈ ਮੈਂ ਫਿਰ ਬੇਨਤੀ ਕਰਾਂ ਹੁਣੇ ਫਿਰ ਜੋ ਅਸੀਂ ਅਰਥ ਇਹ ਨਹੀਂ ਕਰਾਂਗੇ ਚਿੱਤ ਗੁਪਤ ਅਰਥ ਕਰਾਂਗੇ ਚਿੱਤਰ ਗੁਪਤ ਇਹਨੂੰ ਫਿਰ ਸੁਣਿਓ ਗਾਵੇਂ ਚਿੱਤ ਗੁਪਤ ਲਿਖ ਜਾਣੇ ਜਿਹੜੇ ਜੀਵ ਦੇ ਕਰਮ ਲਿਖਣੇ ਜਾਣਦੇ ਨੇ ਚਿੱਤਰ ਗੁਪਤ ਜਿਹੜੇ ਲਿਖ ਰਹੇ ਆ ਤੇ ਅੱਗੇ ਮਹਾਰਾਜ ਕਹਿੰਦੇ ਲਿਖ ਲਿਖ ਧਰਮ ਵਿਚਾਰੇ ਫਿਰ ਸ਼ਬਦ ਧਰਮ ਆ ਗਿਆ ਜੀ ਲਿਖ ਲਿਖ ਧਰਮ ਵਿਚਾਰੇ ਇਹਦਾ ਅਰਥ ਹੋਇਆ ਜਿਹੜੇ ਲਿਖੇ ਗਏ ਨੇ ਚਿੱਤਰ ਗੁਪਤ ਵੱਲੋਂ ਧਰਮ ਰਾਜ ਉਹਨਾਂ ਲਿਖਿਆ ਹੋਇਆਂ ਦੀ ਵਿਚਾਰ ਕਰਦਾ ਹੈ ਇੱਥੇ ਧਰਮ ਦਾ ਫਿਰ ਧਰਮ ਰਾਜ ਹੈ ਚਿੱਤਰਗੁਪਤ ਲਿਖ ਰਿਹਾ ਹੈ ਧਰਮ ਰਾਜ ਜਿਹੜਾ ਉਹ ਜੀਵ ਦੇ ਲਿਖੇ ਹੋਏ ਨੂੰ ਵਿਚਾਰਦਾ ਪਿਆ ਤੇ ਗੁਰੂ ਜੀ ਕਹਿੰਦੇ ਨੇ ਭਾਈ ਸਿੱਖੋ ਜਿਸ ਦਰ ਦੇ ਮੈਂ ਦਰਸ਼ਨ ਕਰਨਾ ਪਿਆ ਉਹਦੇ ਦਰ ਤੇ ਚਿੱਤਰਗੁਪਤ ਤੇ ਧਰਮ ਰਾਜ ਵੀ ਉਹਦਾ ਕੀਰਤਨ ਕਰ ਰਹੇ ਨੇ ਇਹਦਾ ਮਤਲਬ ਉਹਦੇ ਭੈ ਵਿੱਚ ਨੇ ਗਾਵੇਂ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇਂ ਇਹ ਫਿਰ ਆਤਮਕ ਮੰਡਲ ਈਸ਼ਰ ਸ਼ਿਵ ਜੀ ਤੈਨੂੰ ਗਾ ਰਿਹਾ ਹੈ ਬਰਮਾ ਬ੍ਰਹਮਾ ਇਹਦੇ ਅਰਥ ਇਹ ਕਰਾਂਗੇ ਬ੍ਰਹਮਾ ਤੈਨੂੰ ਗਾ ਰਿਹਾ ਹੈ ਦੇਵੀ ਚਲੋ ਕੋਈ ਸੱਜਣ ਕਹਿੰਦੇ ਬਹੁ ਵਚਨ ਜ ਦੇਵਤਿਆਂ ਦਾ ਲਖਾਇਕ ਹੈ ਕਈ ਕਹਿੰਦੇ ਨੇ ਦੇਵੀਆਂ ਹੁਣ ਅਸਲ 'ਚ ਇਹ ਹੈ ਕਿ ਜਦੋਂ ਅਸੀਂ ਇਹ ਪੜ ਰਹੇ ਹਾਂ ਗਾਵੇਂ ਈਸ਼ਰ ਬ੍ਰਹਮਾ ਦੇਵੀ ਇਹਦਾ ਮਤਲਬ ਈਸ਼ਰ ਬ੍ਰਹਮਾ ਆਦਿਕ ਜਿੰਨੇ ਵੀ ਦੇਵਤੇ ਨੇ ਸੋਹਨ ਸਦਾ ਸਵਾਰੇ ਸੌਂਦਰ ਤੇ ਸ਼ੋਭ ਦੇ ਪਿਆ ਤੇਰੇ ਸਵਾਰੇ ਹੋਏ ਪਰਮਾਤਮਾ ਕੀ ਸ਼ਿਵ ਜੀ ਕੀ ਬ੍ਰਹਮਾ ਜਿੰਨੇ ਵੀ ਦੇਵੀਆਂ ਦੇਵਤੇ ਨੇ ਸੱਚ ਵੇ ਤੂੰ ਪਰਮ ਹਸਤੀ ਓਵੇਂ ਇਹ ਵੀ ਤੇਰੇ ਸਵਾਰੇ ਹੋਏ ਤੇਰੇ ਦਰ ਦੇ ਉੱਤੇ ਬੈਠ ਕੇ ਗਾ ਰਹੇ ਨੇ ਪਰ ਯਾਦ ਰੱਖਿਓ ਸਾਰੇ ਸ਼ਬਦ ਦੀਆਂ ਤੁਕਾਂ ਨਾਲ ਇਸ ਤੁਕ ਨੂੰ ਲੈ ਕੇ ਚੱਲਣਾ ਸੋ ਦਰ ਕਿਹਾ ਸੋ ਕਰਕੇ ਹਾ ਇਸ ਤੁਕ ਨੂੰ ਹਰ ਤੁਕ ਨਾਲ ਲਾ ਕੇ ਅਰਥ ਕਰਾਂਗੇ ਸ਼ਿਵ ਜੀ ਗਾ ਰਹੇ ਨੇ ਬ੍ਰਹਮਾ ਗਾ ਰਹੇ ਦੇਵਤੇ ਗਾ ਰਹੇ ਨੇ ਗਾਵਹਿ ਇੰਦ ਯਾਦ ਰੱਖਿਓ ਰਹਿ ਰਸ ਵਿੱਚ ਇੰਦਰ ਇੰਦਰਾਸਨ ਆਉਣਾ ਇੰਦ ਦਾ ਅਰਥ ਇੰਦਰ ਦੇਵਤਾ ਇੰਦਾਸਨ ਇਹਦਾ ਮਤਲਬ ਇੰਦਰ ਦਾ ਆਸਣ ਇੰਦਰ ਦੇਵਤਾ ਜਿੱਥੇ ਉਹਦਾ ਦਰਬਾਰ ਲੱਗਾ ਹੈ ਉਹਦੇ ਆਸਣ ਉਹਦੇ ਦਰਬਾਰੀ ਗਾਵੇਂ ਇੰਦ ਇਦਾਸਨ ਬੈਠੇ ਇੰਦਰ ਦੇਵਤਾ ਆਪਣੇ ਆਸਣ ਸਮੇਤ ਦੇਵਤਿਆਂ ਦਰ ਨਾਲੇ ਇੰਦਰ ਵਰਗਾ ਦੇਵਤਾ ਆਪਣੇ ਦਰਬਾਰੀਆਂ ਸਮੇਤ ਸੱਚ ਇਹ ਵੇ ਕਿ ਵੱਡੇ ਵੱਡੇ ਦੇਵਤੇ ਜਿਹੜੇ ਨੇ ਉਹ ਸਾਰੇ ਦੇ ਸਾਰੇ ਇਕੱਠੇ ਹੋ ਕੇ ਪ੍ਰਮਾਤਮਾ ਤੇਰੇ ਦਰ ਦੇ ਉੱਤੇ ਤੇਰੀਆਂ ਸਿਫਤਾਂ ਪੈ ਕਰਦੇ ਮਹਾਰਜ ਕਹਿੰਦੇ ਕੈਸਾ ਅਸਚਰਜ ਤੇਰਾ ਦਰ ਹੈ ਫਿਰ ਬਿੰਤੀ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਮੈਂ ਆਪ ਨੂੰ ਬੇਨਤੀ ਕੀਤੀ ਸੀ ਇੱਥੋਂ ਤੱਕ ਜਿਹੜਾ ਗਾਉਣਾ ਹੈ ਨਾ ਇਹਨੂੰ ਫਿਰ ਸੁਣਿਓ ਰਿਪੀਟ ਮੈਂ ਕਰ ਰਿਹਾ ਤੇ ਮੈਂ ਇਸ ਕਰਕੇ ਆਪ ਨੂੰ ਰੋਜ਼ ਕਹਿ ਰਿਹਾ ਮੇਰੇ ਇੱਛਾ ਇਹ ਵੇ ਕਿ ਇਹ ਕਥਾ ਪੁਰਬ ਤੱਕ ਚੱਲਣੀ ਹੈ ਤੇ ਜਿੰਨੇ ਵੀ ਸੁਣ ਗੁਰੂ ਸਾਹਿਬ ਮੇਰ ਕਰਨ ਸਿਰਫ ਅਰਥਾਂ ਦੀ ਸਮਝ ਸਾਨੂੰ ਪੈ ਜਾਏ ਮੈਂ ਆਪ ਨੂੰ ਪਹਿਲਾਂ ਕਿਹਾ ਸੀ ਪਹਿਲਾਂ ਅਦ੍ਰਿਸ਼ਟ ਮੰਡਲਾਂ ਦਾ ਕੀਰਤਨ ਹੈ ਪੌਣ ਦਿਸਦੀ ਨਹੀਂ ਪਰ ਗਾਰੀ ਹੈ ਪਾਣੀ ਗਾ ਰਿਹਾ ਹੈ ਅੱਗ ਗਾ ਰਹੀ ਹੈ ਧਰਮ ਰਾਜ ਗਾ ਰਿਹਾ ਹੈ ਚਿੱਤਰ ਗੁਪਤ ਗਾ ਰਿਹਾ ਹੈ ਇਹ ਸ਼ਿਵ ਜੀ ਗਾ ਰਿਹਾ ਬ੍ਰਹਮਾ ਗਾ ਰਿਹਾ ਦੇਵਤੇ ਗਾ ਰਹੇ ਨੇ ਇੰਦਰ ਗਾ ਰਿਹਾ ਹੁਣ ਗੁਰੂ ਜੀ ਨੇ ਐਸ ਮੰਡਲ ਦਾ ਕੀਰਤਨ ਦੱਸਿਆ ਫਿਰ ਬੇਨਤੀ ਪਹਿਲਾਂ ਸੀ ਆਤਮਕ ਮੰਡਲ ਅਦ੍ਰਿਸ਼ਟ ਮੰਡਲ ਹੁਣ ਗਾਵਹਿ ਸਿੱਧ ਸਮਾਧੀ ਅੰਦਰ ਇਸ ਧਰਤੀ ਤੇ ਸਿੱਧ ਦਾ ਲਫ਼ਜ਼ੀ ਅਰਥ ਹੁੰਦਾ ਹੈ ਜਿਹੜਾ ਸਿੱਧਤਾ ਕਰਕੇ ਪਹੁੰਚ ਚੁੱਕਾ ਹੈ ਸਮਾਧੀ ਅੰਦਰ ਬੜੇ ਸਿੱਧ ਜਿਹੜੇ ਨੇ ਉਹ ਸਮਾਧੀ ਦੇ ਅੰਦਰ ਤੈਨੂੰ ਗਾਉਂਦੇ ਪਏ ਨੇ ਹੁਣ ਸਮਾਧੀ ਦੋ ਤਰ੍ਹਾਂ ਦੀ ਹੁੰਦੀ ਜੀ ਇੱਕ ਇਹ ਨਿਰਵਲਕ ਨਿਰਵਲਕ ਵਿਲਕ ਹੁੰਦੀ ਹੈ ਇੱਕ ਸੰਕਲਪ ਸਮੇਤ ਹੁੰਦੀ ਹੈ ਇੱਕ ਵਾਸ਼ਨਾ ਸੰਯੁਕਤ ਹੈ ਇੱਕ ਵਾਸ਼ਨਾ ਤੋਂ ਬਿਨਾ ਹੈ ਪਰਮਾਤਮਾ ਪਤਾ ਨਹੀਂ ਕਿੰਨੇ ਕੁ ਸਿੱਧ ਨੇ ਜਿਹੜੇ ਨੇਤਰ ਬੰਦ ਕਰਕੇ ਸਮਾਧੀਆਂ ਦੇ ਅੰਦਰ ਤੈਨੂੰ ਸੰਕਲਪ ਵਿਕਲਪ ਦੇ ਰੂਪ ਦੇ ਵਿੱਚ ਗਾਉਂਦੇ ਪਏ ਆ ਇਹ ਵੀ ਤੈਨੂੰ ਗਾ ਰਿਹਾ ਇਸ ਧਰਤੀ ਦੇ ਗਾਵੇਂ ਸਿੱਧ ਸਮਾਧੀ ਅੰਦਰ ਸਮਾਧੀਆਂ ਵਿੱਚ ਬੈਠ ਕੇ ਗਾ ਰਿਹਾ ਗਾਵਨ ਸਾਧ ਵਿਚਾਰੇ ਫਿਰ ਬੇਨਤੀ ਗਾਉਂਦੇ ਨੇ ਤੈਨੂੰ ਸਾਧ ਦਾ ਅਰਥ ਬੰਦਗੀ ਕਰਨ ਵਾਲੇ ਸਾਧੂ ਜਨ ਵਿਚਾਰੇ ਦਾ ਅਰਥ ਉਹ ਨਹੀਂ ਕਰਨਾ ਵੀ ਇਹ ਵਿਚਾਰ ਹੈ ਇੱਥੇ ਵਿਚਾਰੇ ਦਰ ਤੇ ਵਿਚਾਰ ਕੇ ਤੈਨੂੰ ਸਿੱਧ ਜਿਹੜੇ ਨੇ ਸਮਾਧੀਆਂ ਚ ਗਾ ਰਹੇ ਨੇ ਸਾਧ ਜਿਹੜੇ ਨੇ ਉਹ ਪ੍ਰਮਾਤਮਾ ਵਿਚਾਰ ਕਰ ਕਰਕੇ ਤੈਨੂੰ ਗਾ ਰਹੇ ਨੇ ਗਾਵਨ ਜਤੀ ਜਿਨ੍ਹਾਂ ਬੰਦਿਆਂ ਨੇ ਅੱਠ ਪ੍ਰਕਾਰ ਦੇ ਕਾਮ ਤੇ ਕਾਬੂ ਪਾ ਲਿਆ ਅੱਠ ਤਰ੍ਹਾਂ ਦਾ ਕਾਮ ਹੈ ਉਹਦੇ ਤੇ ਕਾਬੂ ਪਾ ਲਿਆ ਉਹ ਵੀ ਤੈਨੂੰ ਗਾ ਰਿਹਾ ਅੱਗੇ ਸ਼ਬਦ ਹੈ ਸਤੀ ਇਸ ਧਰਤੀ ਤੇ ਦਾਨੀ ਬੰਦੇ ਵੀ ਤੈਨੂੰ ਗਾ ਰਹੇ ਆ ਤੀਸਰਾ ਸ਼ਬਦ ਹੈ ਸੰਤੋਖੀ ਸੰਤੋਖ ਵਿੱਚ ਜ਼ਿੰਦਗੀ ਜੀਣ ਵਾਲੇ ਪਰਮਾਤਮਾ ਤੇਰੀਆਂ ਸਿਫਤਾਂ ਕਰ ਰਹੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਕਰਾਰੇ ਜ਼ਬਰਦਸਤ ਜਿਨ੍ਹਾਂ ਕੋਲ ਇੰਨੀ ਤਾਕਤ ਹੈ ਇਸ ਧਰਤੀ ਤੇ ਪ੍ਰਮਾਤਮਾ ਏਡੇ ਏਡੇ ਵੀਰ ਬਲੀ ਜਿਹੜੇ ਨੇ ਉਹ ਵੀ ਤੇਰੀਆਂ ਸਿਫਤਾਂ ਗਾ ਰਹੇ ਮੈਂ ਬੇਨਤੀ ਕੀਤੀ ਪਹਿਲਾਂ ਆਤਮਕ ਅਦ੍ਰਿਸ਼ਟ ਮੰਡਲ ਹੁਣ ਇਸ ਧਰਤੀ ਦਾ ਦ੍ਰਿਸ਼ਟਮਾਨ ਮੰਡਲ ਫਿਰ ਅੱਗੇ ਅਸੀਂ ਆਵਾਂਗੇ ਖੰਡ ਬ੍ਰਹਿਮੰਡਾਂ 'ਚ ਗੁਰੂ ਜੀ ਕਹਿੰਦੇ ਆ ਕਿ ਗਾਵੇਂ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਤਤਾ ਮੁਕਤਾ ਹੈ ਬਹੁਵਚਨ ਪੰਡਿਤ ਗਾ ਰਹੇ ਨੇ ਤੈਨੂੰ ਗਾਵਨ ਪੰਡਿਤ ਪੜਨ ਪੜ ਪੜ ਕੇ ਤੈਨੂੰ ਗਾਉਂਦੇ ਪਿਆ ਰਖੀਸ਼ਰ ਰਖੀ ਈਸ਼ਰ ਇਹਦਾ ਪਾਠ ਰਖੀਸ਼ਰ ਕਰਨਾ ਇੱਕ ਤਾਂ ਔਂਕੜ ਨਾਲ ਵੀ ਆਉਂਦਾ ਰਖੀਸ਼ੁਰ ਈਸ਼ਰ ਦਾ ਅਰਥ ਹੈ ਵੱਡਾ ਰਿਖੀਸ਼ਰ ਦਾ ਅਰਥ ਹੈ ਜਿਹੜੇ ਰਿਸ਼ੀਆਂ ਵਿੱਚੋਂ ਸਭ ਤੋਂ ਵੱਡੇ ਰਿਸ਼ੀ ਨੇ ਪਰਮਾਤਮਾ ਇਹ ਰਖੀਸ਼ਰ ਵੀ ਤੈਨੂੰ ਗਾਉਂਦੇ ਪਿਆ ਗਾਵਨ ਪੰਡਿਤ ਪੜਨ ਰਖੀਸ਼ਰ ਜੋਗ ਜੋਗ ਵੇਦਾਂ ਨਾਲੇ ਹਰ ਜੋਗ ਦਾ ਆਪੋ ਆਪਣੇ ਜੀ ਰਿਗ ਵੇਦ ਸਤ ਦਾ ਹੈ ਸ਼ਾਮ ਕਹੇ ਸੈਤੰਬਰ ਸਾਮੀ ਸੱਚ ਮੈਂ ਆਸੈ ਸਾਚ ਰਹੇ ਰਿਗ ਕਹਿ ਰਹਾ ਭਰਪੂਰ RAM ਨਾਮ ਦੇਵਾ ਮੈਂ ਸੁਰ ਉਹ ਹਰ ਜੁਗ ਦਾ ਆਪੋ ਆਪਣਾ ਕਲ ਮੈਂ ਵੇਦ ਅਥਰਬਨ ਹੁਆ ਇੱਥੇ ਜੁਗ ਜੁਗ ਵੇਦਾਂ ਨਾਲੇ ਦਰਤ ਕਰਾਂਗੇ ਚਾਰੇ ਜੁਗਾਂ ਵਿੱਚ ਜਿਹੜੇ ਵੇਦ ਨੇ ਪਰਮਾਤਮਾ ਵੱਡੇ ਵੱਡੇ ઋષਿ ਵੱਡੇ ਵੱਡੇ ਵਿਦਵਾਨ ਪੰਡਤ ਆਪਣੇ ਵੇਦਾਂ ਦੇ ਸਮੇਤ ਹਰ ਯੁਗ ਵਿੱਚ ਤੈਨੂੰ ਗਾਉਂਦੇ ਪਏ ਆ ਫਿਰ ਬੇਨਤੀ ਗਾਵੇਂ ਗਾਵਨ ਪੰਡਿਤ ਪੜਨ ਕਿਸਰ ਜੁਗ ਜੁਗ ਵੇਦਾਂ ਨਾਲੇ ਗਾਵੇਂ ਮੋਹਣੀਆਂ ਮਨ ਮੋਹਨ ਇੱਥੇ ਫਿਰ ਬੇਨਤੀ ਜੀ ਹਾਂ ਛੱਡ ਕੇ ਉਚਾਰਨ ਨਹੀਂ ਕਰਨਾ ਮੋਹਣੀਆਂ ਨਹੀਂ ਮੋਹਣੀਆਂ ਨੇ ਫਿਰ ਬੇਨਤੀ ਹੈ ਮੰਮੇ ਨੂੰ ਘੋੜਾ ਗਾਹ ਜ਼ਰੂਰ ਬੁਲਾਣਾ ਮੋਹਣੀਆਂ ਗਾਵੇਂ ਮੋਹਣੀਆਂ ਇਹਦਾ ਅਰਥ ਹੈ ਵੇ ਮਨ ਨੂੰ ਮੋਹਣ ਵਾਲੀਆਂ ਅਪਸ਼ਰਾਵਾਂ ਅਪਸ਼ਰਾਵਾਂ ਸਮਝ ਗਿਆ ਨਾ ਸ਼ਬਦ ਆਪ ਪਰੀਆਂ ਵੀ ਕਹਿੰਦੇ ਚਲੋ ਅਪਸ਼ਰਾਵਾਂ ਗਾਵੇਂ ਮਾਰੇ ਸ਼ਬਦ ਵਰਤ ਰਿਹਾ ਕਿ ਭਾਈ ਸੱਜਣੋ ਗਾਵੇਂ ਮੋਹਣੀਆਂ ਮਨ ਮੋਹਨ ਮਨ ਨੂੰ ਮੋਹਣ ਵਾਲੀਆਂ ਅਪਸ਼ਰਾਵਾਂ ਸੁਰਗਾ ਆਪ ਨੂੰ ਪਤਾ ਹੋਵੇ ਰਹਿ ਰਾਸ ਵਿੱਚ ਪਾੜ ਸੁਰਗ ਹੈ ਮੱਛ ਪਿਆਲੇ ਪਿਆਲੇ ਗੁਰੂ ਸਾਹਿਬ ਕਹਿੰਦੇ ਸੁਰਗਾ ਦਰ ਤੇ ਸਵਰਗ ਲੋਕ ਮੱਛ ਦਰ ਤੇ ਮਾਤ ਲੋਕ ਤੇ ਪਿਆਲੇ ਦਾ ਅਰਥ ਹੈ ਇਹ ਆ ਪਤਾ ਲੋਕ ਤਿੰਨ ਲੋਕ ਨੇ ਪਰਮਾਤਮਾ ਸੁਰਗ ਮੱਛ ਪਿਆਲੇ ਦੀਆਂ ਜੰਨੀਆਂ ਵੀ ਮਨ ਨੂੰ ਮੋਣ ਵਾਲੀਆਂ ਅਪਸ਼ਰਾਵਾਂ ਨੇ ਸੱਚ ਏਵੇ ਇਹ ਸਾਰੀਆਂ ਦੀਆਂ ਸਾਰੀਆਂ ਤੇਰੇ ਹੀ ਗੀਤ ਗਾਉਂਦੀਆਂ ਨੇ ਇਹ ਤੇਰੇ ਬੂਵੇ ਤੇ ਤੈਨੂੰ ਗਾਰੀਆਂ ਮਰਜ਼ ਕੀਤੀ ਇਹ ਸਾਰਾ ਜਿਹੜਾ ਮਹਾਰਾਜ ਨਕਸ਼ਾ ਪੇਸ਼ ਕੀਤਾ ਨਾ ਚਿੱਤਰ ਦ੍ਰਿਸ਼ ਇਹ ਅਸਲ 'ਚ ਰਾਜਿਆਂ ਦੇ ਦਰਬਾਰ ਦਾ ਹੈ ਗੁਰੂ ਜੀ ਕਹਿੰਦੇ ਸੱਚੇ ਦਾ ਦਰਬਾਰ ਬੜਾ ਵੱਡਾ ਹੈ ਗਾਵਨ ਰਤਨ ਉਪਾਏ ਤੇਰੇ 8 60 ਤੀਰਥ ਨਾਲੇ ਹੁਣ ਇਸ ਧਰਤੀ ਤੇ ਜਿਹੜੇ ਨੇ ਕਿਹਾ ਜਾਂਦਾ ਵੀ ਇਹ ਸਮੁੰਦਰ ਮਥਿਆ ਤੇ 14 ਰਤਨ ਨਿਕਲੇ ਚਲੋ ਸਮੇਂ ਲਿਹਾਜ਼ ਨਾਲ ਗੁਰਮਤ ਵਿੱਚ ਮੈਂ 14 ਰਤਨ ਨਿਕਾਲੇ ਉਹਨ ਕੀਤੋਂ ਚਾਨਾਨ ਉਥੇ ਰਤਨਾ ਦੇ ਅਰਥ ਹੋਰ ਨੇ ਗਹਿਰੇ ਮਹਾਰਾਜ ਕਹਿੰਦੇ ਐਸ ਦ੍ਰਿਸ਼ਟ ਵੀ ਜਿਹੜੇ 14 ਰਤਨ ਵੀ ਨੇ ਤੇ 68 ਤੀਰਥ ਨੇ ਪ੍ਰਮਾਤਮਾ ਇਹ ਸਾਰੇ ਦੇ ਸਾਰੇ ਤੈਨੂੰ ਹੀ ਗਾਉਂਦੇ ਪਏ ਇਹਦਾ ਮਤਲਬ ਤੇਰੀ ਰਜ਼ਾ 'ਚ ਤੇਰੇ ਹੁਕਮ 'ਚ ਨੇ ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਧ ਵੱਡੇ ਵੱਡੇ ਸੂਰਮੇ ਮਹਾਬਲ ਸੂਰਾ ਜੋਦੇ ਉਸ ਤੋਂ ਅੱਗੇ ਮਹਾਬਲੀ ਸੂਰਮੇ ਇਹ ਸਾਰੇ ਦੇ ਸਾਰੇ ਤੈਨੂੰ ਗਾਉਂਦੇ ਪਿਆ ਗਾਵਹਿ ਖਾਣੀ ਚਾਰੇ ਫਿਰ ਬੇਨਤੀ ਇਸ ਧਰਤੀ ਦੀਆਂ ਚਾਰ ਖਾਣੀਆਂ ਮੰਨੀਆਂ ਨੇ ਉੰਜ ਜਦੋਂ ਆਪਾਂ ਗਿਆਨ ਖੰਡ ਤੇ ਆਉਣਾ ਹੈ ਨਾ ਤੇ ਗੁਰੂ ਜੀ ਨੇ ਚਾਰ ਸ਼ਬਦ ਨੂੰ ਵੀ ਛੋਟਾ ਕਹਿ ਦੇਣਾ ਕੇਤੀਆਂ ਖਾਣੀ ਕੇਤੀਆਂ ਬਾਣੀ ਗੁਰੂ ਜੀ ਕਹਿੰਦੇ ਨੇ ਜੋ ਦੇ ਸੂਰਮੇ ਬਲੀ ਤੈਨੂੰ ਗਾ ਰਿਆ ਗਾਵੇਂ ਖਾਣੀ ਚਾਰੇ ਚਾਰੇ ਖਾਣੀਆਂ ਐਸ ਧਰਤੀ ਤੇ ਜੀਵਾਂ ਦੀ ਪਦੈਸ਼ ਦੇ ਚਾਰ ਤਰੀਕੇ ਮੰਨੇ ਆ ਸ਼ਾਸਤਰ ਨੇ ਮੈਂ ਸ਼ਬਦ ਸ਼ਾਸਤਰ ਵਰਤਿਆ ਸਾਇੰਸ ਨਹੀਂ ਅੰਡਜ ਜੇਰਜ ਉਤਪਜ ਤੇ ਸੇਚਜ ਜਿਹੜੇ ਆਂਡੇ ਤੋਂ ਪੈਦਾ ਹੁੰਦੇ ਆ ਉਹਨਾਂ ਦੀ ਖਾਣੀ ਅੰਡਜ ਖੈ ਜਿਹੜੇ ਜੇਰ ਤੋਂ ਜਿਵੇਂ ਮੈਂ ਸਤਨ ਕਿਹਾ ਸੀ ਪਸ਼ੂ ਤੇ ਅਸੀਂ ਸਾਰੇ ਜੇਰ ਖਾਂ ਉਤਪਜ ਉਤਪਜ ਦਾ ਅਰਥ ਹੈ ਜਿਹੜੇ ਧਰਤੀ ਤੋਂ ਪੈਦਾ ਹੁੰਦੇ ਆ ਬਨਾਸਪਤੀ ਤੇ ਸੇਤਜ ਦਾ ਅਰਥ ਹੈ ਜਿਹੜੇ ਆਂਡੇ ਜੇਰ ਤੇ ਜ਼ਮੀਨ ਤੋਂ ਨਹੀਂ ਪੈਦਾ ਹੁੰਦੇ ਜਿਹੜਾ ਪਸੀਨਾ ਬੰਦਾ ਨਾਵੇ ਨਾ ਮੁੜਕਾ ਪੈਣ ਲੱਗ ਪਏ ਜੂਆਂ ਧੱਖਾਂ ਆਪਣੇ ਆਪ ਹੀ ਪੈਦਾ ਹੋ ਜਾਂਦੀਆਂ ਉਹ ਉਹਨੂੰ ਕਹਿੰਦੇ ਆ ਜੀ ਇਹ ਹੈ ਤਾਂ ਪੁੱਤ ਪਤੀ ਨਾ ਸੇਤਜ ਮੁੜ ਕੇ ਤੂੰ ਨਿਕਲ ਆਏ ਪਸੀਨੇ ਤੋਂ ਇਹ ਮਹਾਰਾਜ ਕਹਿੰਦੇ ਜਿਹੜੀਆਂ ਚਾਰ ਖਾਣੀਆਂ ਨੇ ਨਾ ਇਹ ਵੀ ਰੱਬ ਜੀ ਤੈਨੂੰ ਹੀ ਗਾਉਂਦੀਆਂ ਪਈਆਂ ਨੇ ਫਿਰ ਬਿੰਤੀ ਗਾਵੇਂ ਜੋਧ ਮਹਾ ਬਲਸੂਰਾ ਗਾਵੇਂ ਖਾਣੀ ਚਾਰੇ ਗੁਰਮਖੋ ਧਿਆਨ ਰੱਖਿਓ ਇਥੋਂ ਤੱਕ ਐਸ ਮੰਡਲ ਦਾ ਕੀਰਤਨ ਸੀ ਮੈਂ ਫਿਰ ਗੱਲ ਰਿਪੀਟ ਕਰਾਂਗਾ ਤਿੰਨ ਹਿੱਸਿਆਂ 'ਚ ਜੀ ਕੀਤਾ ਪਹਿਲਾ ਹੈ ਅਦ੍ਰਿਸ਼ਟ ਮੰਡਲਾਂ ਦਾ ਕੀਰਤਨ ਦੂਜਾ ਹੈ ਇਸ ਦ੍ਰਿਸ਼ਟ ਮਾਨ ਮੰਡਲ ਦਾ ਕੀਰਤਨ ਹੁਣ ਅਗਲਾ ਬਚਨ ਗੁਰੂ ਜੀ ਕਹਿੰਦੇ ਆ ਉਹਨਾਂ ਖੰਡਾਂ ਵਰਪੰਡਾਂ ਦਾ ਕੀਰਤਨ ਜਿਨ੍ਹਾਂ ਤਾਰਿਆਂ ਸਤਾਰਿਆਂ ਤੱਕ ਬੰਦੇ ਦੀ ਪਹੁੰਚ ਵੀ ਨਹੀਂ ਇਹ ਤੀਸਰਾ ਹੈ ਇਹ ਬ੍ਰਹਿਮੰਡ ਦਾ ਸਪੇਸ ਦਾ ਗੁਰੂ ਜੀ ਕਹਿੰਦੇ ਨੇ ਗਾਵੇਂ ਖੰਡ ਮੰਡਲ ਵਰਪੰਡਾ ਖੰਡ ਦਾ ਅਰਥ ਵਿੱਚ ਟੁਕੜਾ ਹੁੰਦਾ ਖੰਡ ਦਾ ਅਰਥ ਮਿੱਠਾ ਵੀ ਮੰਡਲ ਦਾ ਅਰਥ ਕੀਤਾ ਜਿਹੜੇ ਚੱਕਰ ਲਾ ਰਹੇ ਆ ਪਤਾ ਨਹੀਂ ਕਿੰਨੀਆਂ ਕੋ ਆ ਜਿਹੜੇ ਸੋਰ ਪਰਿਵਾਰ ਨੇ ਆਕਾਸ਼ ਗੰਗਾ ਨੇ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਮਹਾਰਾਜ ਕਹਿੰਦੇ ਨੇ ਇਹ ਬੁੱਧਤਾ ਤੋਂ ਚੱਕਰ ਲਾਈ ਜਾ ਰਿਹਾ ਪ੍ਰਮਾਤਮਾ ਕੀਰਤਨ ਕੇਵਲ ਇੱਥੇ ਮੰਦਰ ਮਸੀਤਾਂ ਗੁਰਦੁਆਰਿਆਂ 'ਚ ਨਹੀਂ ਹੁੰਦਾ ਤੇਰੇ ਸਪੇਸ ਵਿੱਚ ਵੀ ਤੇਰੇ ਗੀਤ ਗਾਏ ਜਾਂਦੇ ਇਹ ਵੀ ਤੈਨੂੰ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ ਇਹ ਸਾਰੇ ਦੇ ਸਾਰੇ ਤੈਨੂੰ ਗਾਉਂਦੇ ਪਿਆ ਸੁਰਗਾ ਮੱਚ ਪਿਆਲੇ ਮਾਰੇ ਨੇ ਕਿਹਾ ਵੀ ਗਾ ਰਹੇ ਹੁਣ ਇੱਥੇ ਗੁਰੂ ਜੀ ਕਹਿੰਦੇ ਨੇ ਜਿੱਥੋਂ ਤੱਕ ਸਾਡੀ ਪਹੁੰਚ ਨਹੀਂ ਉਹ ਵੀ ਤੈਨੂੰ ਗਾਰੇ ਗਾਵੇਂ ਖੰਡ ਮੰਡਲ ਵਰ ਭੰਡਾ ਤੇ ਨਾਲ ਕਿਹਾ ਕਰ ਕਰ ਰੱਖੇ ਧਾਰੇ ਉਥੇ ਪਾਠ ਤੇਰੇ ਧਾਰੇ ਪਰ ਮੈਂ ਸਿਰਫ ਇੱਥੇ ਬੇਨਤੀ ਕਰ ਰਿਹਾ ਵੀ ਇਹ ਪਾਠ ਜ਼ਰੂਰ ਜਪਜੀ ਸਾਹਿਬ ਵਿੱਚ ਜੋ ਲਿਖਿਆ ਉਹ ਪੜ੍ਹਨੇ ਜਿਹੜੇ ਤੇਰੇ ਧਾਰਨ ਕੀਤੇ ਆ ਹਵਾ ਦੇ ਵਿੱਚ ਘੁੰਮੀ ਜਾ ਰਹੇ ਆ ਉਹ ਤੇਰੇ ਧਾਰਨ ਕੀਤੇ ਨੇ ਤੂੰ ਉਹਨਾਂ ਨੂੰ ਟਿਕਾਇਆ ਹੋਇਆ ਕਰ ਕਰ ਰੱਖੇ ਤੇਰੇ ਧਾਰੇ ਹੁਣ ਗੁਰੂ ਜੀ ਨਾ ਜੀ ਤਿੰਨਾਂ ਦੀ ਗੱਲਾਂ ਗੱਲ ਕਰਕੇ ਅਦ੍ਰਿਸ਼ਟ ਮੰਡਲ ਦ੍ਰਿਸ਼ਟਮਾਨ ਖੰਡ ਬ੍ਰਹਿਮੰਡ ਸਪੇਸ ਹੁਣ ਫਿਰ ਸਾਡੀ ਸੁਰਤ ਲੈ ਭਾਈ ਸੱਜਣੋ ਇਹ ਐਵੇਂ ਨਹੀਂ ਕੋਈ ਗਾਉਂਦੇ ਇਸ ਧਰਤੀ ਤੇ ਉਹਦੀ ਭਗਤੀ ਕਰਨ ਵਾਲੇ ਜਿਹੜੇ ਪ੍ਰੇਮ ਚ ਭਿੱਜੇ ਨੇ ਉਹ ਵੀ ਉਹਨੂੰ ਗਾ ਰਹੇ ਨੇ ਹੁਣ ਅਗਲਾ ਬਚਨ ਵੈ ਵੈਗੁਰੂ ਜੀ ਸੇਈ ਤੁਧ ਨੂੰ ਗਾਵਹਿ ਹੁਣ ਫਿਰ ਮੈਂ ਬੇਨਤੀ ਕਰਾਂ ਤੇ ਸ਼ਬਦ ਤੁਧ ਨੂੰ ਸੰਬੋਧਨ ਹੈ ਉਹ ਹੀ ਤੈਨੂੰ ਗਾਉਂਦੇ ਆ ਕੌਣ ਜੋ ਤੁਧ ਭਾਵਨ ਭਾਵੇਂ ਨਹੀਂ ਕਿ ਇੱਥੇ ਮਹਾਰਾਜ ਨੇ ਜਿਹੜੇ ਤੈਨੂੰ ਪਾਉਂਦੇ ਆ ਉਹ ਹੀ ਤੈਨੂੰ ਗਾਉਂਦੇ ਆ ਸਹੀ ਤੁਧ ਨੂੰ ਤੁਧ ਨੋ ਫਿਰ ਬੇਨਤੀ ਹੈ ਆਮ ਤੌਰ ਤੇ ਤੁਧ ਨੂੰ ਪਾਠ ਕੀਤਾ ਜਾਂਦਾ ਨੰਨੇ ਨੂੰ ਔਂਕੜ ਲੱਗਦੀ ਪਰ ਇੱਥੇ ਖੋੜਾ ਲੱਗਾ ਗੁਰੂ ਜੀ ਕਹਿ ਰਿਹਾ ਕਿ ਸਹੀ ਤੁਧ ਨੂੰ ਗਾਵੇਂ ਉਹ ਹੀ ਤੁਹਾਨੂੰ ਗਾਉਂਦੇ ਆ ਜੋ ਤੁਧ ਭਾਵਨ ਜੋ ਤੈਨੂੰ ਭਾਉਂਦੇ ਆ ਅਗਲੇ ਬਚਨ ਰੱਤੇ ਤੇਰੇ ਭਗਤ ਰਸਾਲੇ ਇਹ ਵੈਸੇ ਸ਼ਬਦ ਹੈ ਦੋ ਸ਼ਬਦਾਂ ਨਾਲ ਬਣਿਆ ਰਸਾਲੇ ਰਸ ਆਲੇ ਰਸ ਦਾ ਮਤਲਬ ਆਪਾਂ ਕਹਿੰਦੇ ਆ ਰਸ ਜ਼ਬਾਨ ਦਾ ਵੀ ਹੁੰਦਾ ਆਲੇ ਦਾ ਅਰਥ ਹੈ ਘਰ ਇਹਦਾ ਮਤਲਬ ਹੋ ਗਿਆ ਰਤੇ ਤੇਰੇ ਭਗਤ ਰਸਾਲੇ ਭਗਤ ਦਾ ਤੱਤਾ ਮੁਕਤ ਹੈ ਇਹ ਬਹੁਵਚਨ ਹੈ ਤੇਰੇ ਸ਼ਬਦ ਬਹੁਵਚਨ ਹੈ ਪੁਲਿੰਗ हे ਪਰਮਾਤਮਾ ਜਿਹੜੇ ਤੇਰੇ ਭਗਤ ਤੇਰੇ ਰਸ ਦੇ ਘਰ ਵਿੱਚ ਭਿੱਜੇ ਹੋਇਆ ਸੱਚ ਐਵੇਂ ਬੱਦਾ ਚੱਟੀ ਨਹੀਂ ਗਾਉਂਦੇ ਇਹ ਤੇਰੇ ਪ੍ਰੇਮ ਵਿੱਚ ਭਿੱਜੇ ਹੋਏ ਰਸ ਲੈ ਲੈ ਕੇ ਤੈਨੂੰ ਗਾਉਂਦੇ ਪਏ ਇਹ ਤੇਰੇ ਭਗਤ ਨੇ ਇਥਾ ਮਾਰੇ ਨੇ ਇਹ ਕਹਿ ਦਿੱਤਾ ਵੇਖੋ ਬੜੀ ਬਰੀਕੀ ਇੱਥੇ ਵਰਤੀ ਮਤਾ ਕੋਈ ਸਮਝੇ ਜੀ ਬ੍ਰਹਮੰਡ ਖੰਡ ਗਾ ਰਹੇ ਨੇ ਗੁਰੂ ਜੀ ਕਹਿੰਦੇ ਨੇ ਇਹਨਾਂ ਦੇ ਗਾਉਣ ਦਾ ਕੋਈ ਮਕਸਦ ਹੈ ਇਹ ਐਵੇਂ ਨਹੀਂ ਮਸ਼ੀਨ ਦੀ ਤਰ੍ਹਾਂ ਵੀ ਜਾ ਰਿਹਾ ਤੁਰ ਅੰਤਰ ਆਤਮੇ ਕਿਸੇ ਰਸ ਨਾਲ ਜੁੜੇ ਨੇ ਰਸ ਦੇ ਘਰ ਨਾਲ ਜੁੜੇ ਨੇ ਰੱਤੇ ਤੇਰੇ ਭਗਤ ਰਸਾਲੇ ਹੁਣ ਇੰਨੇ ਬਚਨ ਕਰਕੇ ਫਿਰ ਮੈਂ ਬੇਨਤੀ ਕਰਾਂ ਦ੍ਰਿਸ਼ਟ ਮੰਡਲਾਂ ਦੇ ਅਦ੍ਰਿਸ਼ਟ ਮੰਡਲਾਂ ਦੇ ਇਸ ਧਰਤੀ ਦੇ ਖੰਡਾਂ ਬ੍ਰਹਿਮੰਡਾਂ ਦੀ ਗੱਲ ਕਰਕੇ ਗੁਰੂ ਜੀ ਕਹਿੰਦੇ ਆ ਵੈਗੁਰੂ ਜੀ ਜਿੰਨੇ ਕੋ ਮੈਨੂੰ ਸਮਝ ਪਏ ਮੈਂ ਉਹਨੂੰ ਕੋ ਦੱਸ ਸਕਿਆ ਸੱਚੀ ਇਹ ਵੇ ਮੇਰੀ ਸਮਝ ਤੋਂ ਬਿਨਾ ਤੈਨੂੰ ਹੋਰ ਵੀ ਗਾਉਂਦੇ ਪਏ ਦਾਵਾ ਨਹੀਂ ਕੀਤਾ ਅੱਗੇ ਬੇਨਤੀ ਸੁਣੋ ਹੋਰ ਕੇਤੇ ਗਾਵਨ ਉਤੇ ਹੋਰ ਕੇਤੇ ਤੁਧ ਨੂੰ ਗਾਵਨ ਕਹਿੰਦੇ ਨੇ ਜੋ ਮੈਂ ਦੱਸੇ ਨੇ ਦ੍ਰਿਸ਼ਟ ਅਦ੍ਰਿਸ਼ਟ ਧਰਤੀ ਦੇ ਖੰਡ ਮਰੇ ਮੰਡਾਂ ਦੇ ਇਹ ਨਹੀਂ ਕਿ ਜਿਹੜਾ ਮੈਂ ਸੋਦਰ ਵਿੱਚ ਕਹਿ ਦਿੱਤਾ ਸਿਰਫ ਉਹ ਹੀ ਗਾਉਂਦੇ ਆ ਪਰਮਾਤਮਾ ਮੇਰੀ ਸੁਰਤ ਤੋਂ ਅੱਗੇ ਵੀ ਬੜਾ ਗਾਉਂਦੇ ਆ ਪਰ ਮੈਨੂੰ ਚੇਤੇ ਨਹੀਂ ਹੁੰਦੇ ਪਏ ਮੇਰੀ ਵੈਗਰੂ ਆਖ ਹੈ ਨਿਮਰਤਾ ਹੋਰ ਕੀਤੇ ਗਾਵਨ ਸੇ ਮੈਂ ਮੈਨੂੰ ਮੇਰਾ ਚਿੱਤ ਨਾ ਆਵਨ ਉਹ ਮੇਰੇ ਚਿੱਤ 'ਚ ਨਹੀਂ ਆਉਂਦੇ ਮੇਰੀ ਸੁਰਤ ਜਾਂਦੀ ਨਹੀਂ ਉੱਥੋਂ ਤੱਕ ਮੇਰੀ ਉਡਾਰੀ ਨਹੀਂ ਇੰਨੀ ਸੇ ਮੈਂ ਚਿੱਤ ਨਾ ਆਨਨ ਨਾਨਕ ਕਿਆ ਵਿਚਾਰੇ ਮੈਂ ਕੀ ਵਿਚਾਰਾ ਕਹਿ ਸਕਣਾ ਮੈਂ ਉਹਦੇ ਬਾਰੇ ਕੀ ਵਿਚਾਰ ਕਰ ਸਕਣਾ ਇੱਥੇ ਗੁਰੂ ਜੀ ਨਿਮਰਤਾ ਵਿੱਚ ਯਾਦ ਰੱਖੋ ਆਪਾਂ ਜਿੱਦਨ ਦੀ ਕਥਾ ਸ਼ੁਰੂ ਕੀਤੀ ਜਪਜੀ ਸਾਹਿਬ ਦੀ ਗੁਰੂ ਸਾਹਿਬ ਸਭ ਕੁਝ ਦੱਸ ਵੀ ਜਾਂਦੇ ਆ ਤੇ ਦੱਸ ਕੇ ਇੱਕੋ ਦਾ ਨਿਮਰਤਾ ਚ ਕਹਿੰਦੇ ਆ ਨਹੀਂ ਵੈਗੁਰੂ ਜੀ ਮੈਂ ਨਹੀਂ ਦੱਸ ਸਕਦਾ ਤੂੰ ਇਸ ਤੋਂ ਅੱਗੇ ਵੀ ਹੈ ਪਹਿਲਾਂ ਅਸੰਖ ਕਹੀ ਗਏ ਫਿਰ ਕਹਿੰਦੇ ਨਹੀਂ ਅਸੰਖ ਕਹਿ ਸਿਰ ਭਾਰ ਹੋਏ ਬਹੁਤਾ ਕਰਮ ਲਿਖਿਆ ਨਾ ਜਾਏ ਹੁਣ ਇੱਥੇ ਦੱਸ ਦਿੱਤਾ ਮੈਨੂੰ ਦੱਸੋ ਸਾਨੂੰ ਪਤਾ ਪੌਣ ਗਾਰੀ ਖੰਡ ਮੰਡਲ ਗਾ ਰਹੇ ਨੇ ਸਾਨੂੰ ਕੋਈ ਪਤਾ ਨਹੀਂ ਗੁਰੂ ਜੀ ਦੱਸ ਕੇ ਵੀ ਕਹਿੰਦੇ ਨਹੀਂ ਇਸ ਤੋਂ ਬਿਨਾ ਵੀ ਬਹੁਤ ਕੁਝ ਗਾ ਰਿਹਾ ਹੈ ਪਰ ਮੇਰੇ ਚਿੱਤ 'ਚ ਨਹੀਂ ਆਦਾ ਨਾਨਕ ਕੀ ਵਿਚਾਰਾ ਵਿਚਾਰ ਕਰ ਸਕਦਾ ਹੋਰ ਕੀਤੇ ਗਾਵਨ ਸੇ ਮੈਂ ਚਿੱਤ ਨਾ ਆਮਨ ਨਾਨਕ ਕਿਆ ਵਿਚਾਰੇ ਅੱਗੇ ਫਿਰ ਗੁਰੂ ਜੀ ਕਹਿੰਦੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀਂ ਸੋਈ ਸੋਈ ਸਦੀਵ ਰਹਿਣ ਵਾਲਾ ਜੀ ਉਹ ਪ੍ਰਮਾਤਮਾ ਸਦਾ ਸੱਚ ਹੈ ਜਿਹੜਾ ਸਾਹਿਬ ਹੈ ਜਿਹੜਾ ਸਭ ਦਾ ਉਹਦੀ ਵਡਿਆਈ ਵੀ ਸੱਚੀ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀਂ ਸਾਚਾ ਸਾਚੀ ਨਹੀਂ ਨਹੀਂ ਸਾਹਿਬ ਸਾਚਾ ਜਿਹੜਾ ਸਦੀਵ ਕਾਲ ਲਈ ਰਹਿਣ ਵਾਲਾ ਹੈ ਸਦਾ ਸੱਚ ਹੈ ਉਹੀ ਉਹੀ ਤੇ ਮਹਾਰਾਜ ਕਹਿੰਦੇ ਜਿਹੜਾ ਸਭ ਦਾ ਮਾਲਕ ਹੈ ਸਾਚੀ ਨਹੀਂ ਜਿਹਦੀ ਵਡਿਆਈ ਵੀ ਸੱਚੀ ਹੈ ਗੁਰੂ ਜੀ ਕਹਿੰਦੇ ਹੈ ਭੀ ਉਹ ਅੱਜ ਵੀ ਅੱਜ ਵੀ ਉਹਨੂੰ ਗਾਇਆ ਜਾ ਰਿਹਾ ਹੈ ਇਹ ਨਹੀਂ ਮੈਂ ਪੁਰਾਣੀਆਂ ਗੱਲਾਂ ਗੁਰੂ ਜੀ ਕਹਿੰਦੇ ਨੇ ਕਰ ਰਿਹਾ ਉਹ ਅੱਜ ਵੀ ਗੈਰ ਨੇ ਹੈ ਭੀ ਹੋਸੀ ਅਗਾ ਵੀ ਇਸ ਤਰੀ ਗਾਇਆ ਜਾਣਾ ਉਹਨੂੰ ਜਾਏ ਨਾ ਜਾਸੀ ਇਹ ਜਾਇਦਰਤ ਜਨਮ ਕਰ ਲਈਏ ਜਾਇਦਰਤ ਜਾਣਾ ਵੀ ਹੈ ਜਾਇਦਰਤ ਥਾਂ ਵੀ ਹੈ ਜਾਏ ਨਾ ਜਾਸੀ ਨਾ ਇਹ ਦਿਲ ਦੇ ਕੇ ਨਾ ਉਹ ਜੰਮਦਾ ਤੇ ਨਾ ਜਾਸੀ ਨਾ ਉਹਦੀ ਮੌਤ ਹੋਣੀ ਉਹ ਅੱਜ ਵੀ ਹੈ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਅੱਜ ਵੀ ਹੈ ਹੋਵੇਗਾ ਵੀ ਜਾਏ ਨਾ ਜਾਸੀ ਨਾ ਜੰਮੇਗਾ ਨਾ ਮਰੇਗਾ ਰਚਨਾ ਜਿਨ ਰਚਾਈ ਇਹ ਉਹਨੇ ਰਚਨਾ ਰਚਾਈ ਜਿਹੜੇ ਖੰਡ ਮੰਡਲ ਬ੍ਰਹਿਮੰਡ ਗਾ ਰਹੇ ਰਚਨਾ ਜਿਨ ਰਚਾਈ ਹੁਣ ਅੱਗੇ ਗੁਰੂ ਜੀ ਕਹਿੰਦੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮੇਰੀ ਬੇਨਤੀ ਇੱਥੇ ਵਿਸ਼ਰਾਮ ਲਾਇਆ ਅਰਥ ਸਪਸ਼ਟ ਹੋਣੇ ਨੇ ਜਿਮਸੀ ਮਾਇਆ ਚਲੋ ਕਈ ਸੱਜਣ ਕਰਦੇ ਆ ਪਾਠ ਰੰਗੀ ਰੰਗੀ ਰੰਗਾ ਰੰਗਾਂ ਦੀ ਭਾਂਤੀ ਅਨੇਕਾਂ ਭਾਂਤਾਂ ਦੀ ਕਿਸਮਾਂ ਦੀ ਮਹਾਰਾਜ ਕਹਿੰਦੇ ਨੇ ਜਿਨਸੀ ਅਨੇਕਾਂ ਜਿਨਸਾਂ ਦੀ ਫਿਰ ਬੇਨਤੀ ਅਨੇਕਾਂ ਰੰਗਾਂ ਦੀ ਅਨੇਕਾਂ ਭਾਂਤਾਂ ਦੀ ਅਨੇਕਾਂ ਜਿਨਸਾਂ ਦੀ ਮਾਇਆ ਜਿਨੂੰ ਪਾਈ ਫਿਰ ਬੇਨਤੀ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜਿਸ ਪਰਮਾਤਮਾ ਨੇ ਅਨੇਕਾਂ ਰੰਗਾਂ ਦੀ ਅਨੇਕਾਂ ਭਾਂਤਾਂ ਦੀ ਅਨੇਕਾਂ ਜਿੰਸਾਂ ਦੀ ਮਾਇਆ ਬਣਾਈ ਫਿਰ ਬੇਨਤੀ ਇਸ ਨੂੰ ਸੁਣਿਓ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਜੀ ਅੱਜ ਜਦੋਂ ਮਾਇਆ ਦੇ ਅਰਥ ਹੁੰਦੇ ਨਾ ਸਿੱਧਾ ਗੱਲ ਰੁਪਈਆ ਗੱਡੀ ਘਰ ਜ਼ਮੀਨ ਇਹ ਹੀ ਹੈ ਨਾ ਸੋਨਾ ਚਾਂਦੀ ਮਾਇਆ ਪਰ ਗੁਰਮਖੋ ਚੇਤੇ ਰੱਖਿਓ ਜਿਨ੍ਹਾਂ ਨੇ ਕਦੀ ਕੁਝ ਨਹੀਂ ਵਰਤਿਆ ਮਾਇਆ ਉਹਨਾਂ ਨੂੰ ਵੀ ਖਾ ਗਈ ਹੈ ਗੁਰੂ ਜੀ ਕਹਿੰਦੇ ਨੇ ਕਹੋ ਕਬੀਰ ਜਿਸ ਉਦਰ ਤੇ ਸਮਾਇਆ ਜਿਹਨੂੰ ਰੱਬ ਨੇ ਢਿੱਡ ਲਾ ਦਿੱਤਾ ਨਾਲ ਹੀ ਮਾਇਆ ਲਾ ਦਿੱਤੀ ਭਾਵੇਂ ਉਹ ਬਾਂਦਰ ਹੈ ਭਾਵੇਂ ਚੀਤਾ ਹੈ ਉਹ ਸਾਰਾ ਸ਼ਬਦ ਕਿਹਾ ਹਾਥੀ ਹੈ ਘੋੜਾ ਹੈ ਲੰਗੂਰ ਹੈ ਸਭ ਨੂੰ ਮਾਇਆ ਲਾਈ ਕੋਈ ਐਸਾ ਨਹੀਂ ਜਿਹੜਾ ਮਾਇਆ ਤੋਂ ਬਚਿਆ ਹੋਵੇ ਹੁਣ ਫਿਰ ਬੇਨਤੀ ਰੰਗੀ ਰੰਗੀ ਭਾਂਤੀ ਕਰ ਕਰ ਜਿੰਸੀ ਮਾਇਆ ਜਿਹਨੂੰ ਪਾਈ ਇੱਕ ਸ਼ਬਦ ਅਸੀਂ ਪੜਾਂਗੇ ਸੌਖਾ ਹੋ ਜਾਏਗਾ ਹੋਰ ਬੱਚਾ ਜਨਮ ਲੈਂਦਾ ਹੈ ਨਿਆਣੇ ਦਾ ਜਨਮ ਹੋਇਆ ਇੱਕ 10 ਮਿੰਟ ਜੰਮੇ ਨੂੰ ਹੋਏ ਆ ਤੇ ਗੁਰੂ ਗ੍ਰੰਥ ਸਾਹਿਬ ਕਿ ਉਹਨੂੰ ਮਾਇਆ ਲੱਗ ਗਈ ਅਗਲਾ ਕਹੇਗਾ ਜੀ ਇਹ ਕਿਵੇਂ ਗੱਲ ਹੋ ਗਈ ਨਾ ਉਹਨੂੰ ਉਹਨੂੰ ਡਾਲਰ ਪਛਾਣਨਾ ਹੁੰਦਾ ਉਹਨੂੰ ਸੋਨੇ ਚਾਂਦੀ ਦੀ ਪਛਾਣ ਗੁਰੂ ਜੀ ਕਹਿੰਦੇ ਨੇ ਮਾਇਆ ਦਾ ਅਰਥ ਕੇਵਲ ਦ੍ਰਿਸ਼ਟਮਾਨ ਦੀ ਪਕੜ ਨਹੀਂ ਮਾਇਆ ਅੰਦਰ ਦੀ ਸੁਰਤ ਦਾ ਖਿੰਡਾਖ ਹੈ ਜਦੋਂ ਬੰਦੇ ਦੀ ਸੁਰਤ ਰੱਬ ਵੱਲੋਂ ਟੁੱਟ ਕੇ ਦੂਜੇ ਵੱਲ ਆਕਰਸ਼ਿਤ ਹੋ ਜਾ ਹਰ ਚੀਜ਼ ਹੀ ਮਾਇਆ ਹੈ ਇੱਕ ਬਚਨ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਅਗਲੇ ਬਚਨ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਥੇ ਬੱਚੇ ਨੂੰ ਮਾਇਆ ਜੰਮਦੇ ਨੂੰ ਵਿਆਪ ਗਏ ਦੂਜਾ ਪੈਰ ਹੈ ਰਹਿਣ ਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਸੱਚ ਏਵੇਂ ਪਰਮ ਸਤ ਨਾਲੋਂ ਹੁਣ ਜਿਹੜਾ ਕਹਿੰਦਾ ਵੀ ਮੈਂ ਮਾਇਆ ਮਾਇਆ ਨੂੰ ਹੱਥ ਨਹੀਂ ਲਾਂਦਾ ਉੰਜ ਵੈਸੇ ਚਲੋ ਵੈਗਰੂ ਕਿਰਪਾ ਕਰੇ ਇਹ ਰੱਬ ਨੇ ਖੇਡ ਹੀ ਐਸੀ ਬਣਾਈ ਏ ਕੋਈ ਪਿਆਰ ਕਰਕੇ ਲੋਕਾਂ ਦੀ ਜੇਬਾਂ ਕੱਟੀ ਜਾਂਦਾ ਕੋਈ ਨਿੰਦਿਆ ਕਰਕੇ ਕੱਟੀ ਜਾਂਦਾ ਕੱਟ ਦੋਨੋਂ ਹੀ ਨੇ ਮੈਂ ਬੜੇ ਜੀ ਮੈਨੂੰ 30 ਸਾਲਾਂ ਚ ਨਾ ਇੱਥੇ ਇੱਥੇ ਵੇਖਿਆ ਜੀ ਕੋਈ ਸ਼ਹੀਦਾਂ ਦੇ ਨਾਂ ਤੇ ਕੱਟ ਕੇ ਲੈ ਜਾਂਦਾ ਕੋਈ ਕਿਸੇ ਦੇ ਨਾਂ ਤੇ ਇਸ ਤਰ੍ਹਾਂ ਵਾਪਰਦਾ ਅਗਲੇ ਨੂੰ ਜਾ ਪੁੱਛੋ ਕਹਿੰਦੇ ਸਾਡੇ ਗੱਲ ਤੇ ਕੁਝ ਅਪੜੀ ਕੋਈ ਨਹੀਂ ਪਰ ਠੱਗੀ ਨਾ ਅਨੇਕਾਂ ਤਰ੍ਹਾਂ ਦੀ ਹੈ ਅਨੇਕਾਂ ਰੰਗਾਂ ਦੀ ਕਈ ਬੰਦੇ ਜਮਾ ਕਰਕੇ ਮਾਇਆ ਠਾਗੀ ਕਈ ਉਹਨੂੰ ਦਾਨ ਕਰਕੇ ਠੱਗੇ ਚਲੋ ਫਿਰ ਬੇਨਤੀ ਸੁਣਿਓ ਸਿਮਰਨ 'ਚ ਬੈਠਾ ਹੈ ਤੇ ਮਨ ਕਹਿੰਦਾ ਇੰਨਾ ਕੁਝ ਅਕਾਊਂਟ 'ਚ ਹੈਗਾ ਇੰਨੀ ਜ਼ਮੀਨ ਮੈਂ ਆਪਣੀ ਗੱਲ ਕਰਾਂਗਾ ਇੰਨੀ ਪੋਏ ਭਾਂਡੇ ਇੰਨਾ ਕੁਝ ਬੰਦਾ ਕਹਿੰਦਾ ਨਾ ਇਹਦਾ ਮਤਲਬ ਉਸ ਜਮਾ ਕੀਤੀ ਹੋਈ ਨੇ ਜਿਹੜੀ ਮੇਰੀ ਬਾਡੀ ਦੇ ਨਾਲ ਨਹੀਂ ਮੇਰੀ ਸੁਰਤ ਨਾਲ ਹੈ ਇਸ ਬੇਨਤੀ ਨੂੰ ਫਿਰ ਸੁਣਿਓ ਰੰਗੀ ਰੰਗੀ ਭਾਂਤੀ ਕਰ ਕਰ ਜਿੰਸੀ ਮਾਇਆ ਜਿਨ ਉਪਾਈ ਜ਼ਮੀਨ ਮੇਰੇ ਨਾਲ ਇੱਥੇ ਆਏਗੀ ਜੀ ਅਸੀਂ ਗੁਰਦੁਆਰੇ ਬੈਠੇ ਆ ਸੱਚੀ ਦੱਸੋ ਸਾਡੇ ਘਰ ਨਾਲ ਆਏ ਨੇ ਬੌਡੀ ਦੇ ਘਰ ਸਾਡੇ ਨਾਲ ਨਹੀਂ ਪੈਸਾ ਸਾਡੇ ਨਾਲ ਨਹੀਂ ਗੱਡੀਆਂ ਸਾਡੀਆਂ ਬਾਹਰ ਖਲੋਤੀਆਂ ਨੇ ਪਰ ਦਰਅਸਲ ਸੱਚ ਇਹ ਵੇ ਕਿ ਸੁਰਤ ਵਿੱਚ ਸਾਡੇ ਨਾਲ ਤੁਰਦੇ ਨੇ ਗੁਰੂ ਕਹਿੰਦਾ ਅਭੀ ਤੇ ਕਮਾਇਆ ਹੈ ਹੁਣ ਉਹ ਇਸ ਕਰਕੇ ਸੁਰਤ ਖੰਡਾਈ ਬੈਠਾ ਮੇਰੇ ਕੋਲ ਇੰਨਾ ਕੁਝ ਤੇ ਦੂਜੇ ਪਾਸੇ ਇੰਨਾ ਕੋਈ ਦਾਨ ਕਰਕੇ ਆਉਂਦਾ ਉਹਨੂੰ ਉਂਝ ਤੰਗ ਕਰੀ ਜਾਂਦੀ ਇਹਨਾਂ ਲੋਕਾਂ ਨੇ ਕੀਤਾ ਮੈਂ ਦਿੱਤਾ ਉਹਦੀ ਉਹਨੂੰ ਦਾਨ ਕਰਕੇ ਫੜੀ ਬੈਠੀ ਏ ਉਹਨੂੰ ਜਮਾ ਕਰਕੇ ਫੜੀ ਬੈਠੀ ਆ ਜਨਕ ਦੇ ਦਰਬਾਰ 'ਚ ਇਹੀ ਹੋਇਆ ਰਾਜੇ ਜਨਕ ਕੋਲ ਮਾਇਆ ਦੀ ਕਮੀ ਨੇ ਤੇ ਜਨਕ ਕਈ ਹੋਏ ਨੇ ਉੰਜ ਗੁਰਬਾਣੀ ਵਿੱਚ ਜਿਹੜਾ ਜਨਕ ਆ ਨਾ ਗੁਰੂ ਰਾਮਦਾਸ ਤੂੰ ਜਨਕ ਦਾ ਅਵਤਾਰ ਹੈ ਉਥੇ ਜਨਕ ਦਰ ਤੇ ਜਨਕ ਸੋਏ ਜਿਨ ਜਾਣਿਆ ਜਿਨ ਰੱਬ ਨੂੰ ਜਾਣ ਲਿਆ ਉਹ ਜਨਕ ਦੇ ਦਰਬਾਰ 'ਚ ਸੁਖਦੇਵ ਆਇਆ ਉਹਦੇ ਉਹਦੇ ਮਹੱਲ 'ਚ ਪਿਓ ਨੇ ਕਿਹਾ ਵੀ ਉਹ ਬ੍ਰਹਮ ਗਿਆਨੀ ਤੂੰ ਤੋਂ ਸਿੱਖਿਆ ਲੈ ਜਦੋਂ ਆਇਆ ਜਨਕ ਨੇ ਆਪਣੇ ਆ ਕੱਪੜੇ ਕੁਪੜੇ ਪਾਏ ਏਡੇ ਸੋਹਣੇ ਹੀਰੇ ਮੋਤੀ ਜਨਾਨੀਆਂ ਉਹਦੀਆਂ ਰਾਣੀਆਂ ਉਹਦੇ ਬੱਚੇ ਉਹ ਕਲੋਲਾ ਕਰਨ ਪਏ ਇੱਕ ਦੂਜੇ ਨਾਲ ਸਾਰੇ ਮਖੌਲ ਠੱਠਾ ਸੁਖਦੇਵ ਜਿਹੜਾ ਹੈ ਉਹ ਅੰਦਰ ਆਇਆ ਉਹਨੇ ਕਿਹਾ ਵੀ ਮੇਰੇ ਕੋਲ ਹੋਰ ਤੇ ਕੱਪੜਾ ਕੋਈ ਨਹੀਂ ਲੰਗੋਟੀ ਬੰਨੀ ਤੇ ਇੱਕ ਲੰਗੋਟੀ ਖਾਏ ਮੈਂ ਨਾਲ ਪਕੜ ਕੇ ਜਾਾਂਗਾ ਚੰਗਾ ਨਹੀਂ ਲੱਗਣਾ ਮੈਨੂੰ ਬਾਹਰ ਟੰਗ ਜਾਣਾ ਮੈਂ ਸਿਰਫ ਬੇਨਤੀ ਕਰ ਰਿਹਾ ਮਾਇਆ ਕਿਸ ਰੂਪ ਚ ਹੈ ਉਹ ਜੀ ਡਿਉੜੀ ਚ ਲੰਗੋਟੀ ਟੰਗ ਗਿਆ ਆਪਣੀ ਕੁਪੀਨ ਅੰਦਰ ਚਲਾ ਗਿਆ ਜਾਂਦਿਆਂ ਸਰ ਫੁਰਨਾ ਬਣਿਆ ਮੇਰੇ ਪਿਓ ਨੇ ਘਲ ਕੇ ਦੇ ਕੋਲ ਦਿੱਤਾ ਇਹ ਤਾਂ ਖੁਦ ਮਾਇਆ ਚ ਕਚਤ ਗਿਆ ਨਿਆਣੇ ਇਹਦੇ ਇੰਨੇ ਹਾਰ ਸ਼ਿੰਗਾਰ ਕਰੀ ਬੈਠੇ ਇਹ ਬ੍ਰਹਮ ਗਿਆਨੀ ਜਨਕ ਨੇ ਅੰਦਰ ਪੜ ਲਿਆ ਉਹਨੇ ਵੀ ਜਾਣ ਕੇ ਕੀਤਾ ਸੀ ਵੀ ਇਹਦੀ ਅੰਦਰ ਦੀ ਖੌਮੇ ਕੱਢਦੇ ਜੋ ਕੋਈ ਤੂੰ ਲਈ ਫਿਰਨਾ ਵੀ ਮੈਂ ਬੜਾ ਵੱਡਾ ਤਿਆਗੀ ਮਨ ਚ ਫੁਰਨਾ ਆਇਆ ਵੀ ਇਹ ਇਹ ਮਾਇਆ ਚ ਖਚਤ ਮੈਨੂੰ ਬ੍ਰਹਮ ਗਿਆਨ ਦੇਗਾ ਇੰਨੀ ਦੇਰ ਨੂੰ ਇੱਕ ਨੌਕਰ ਆਇਆ ਕਹਿੰਦਾ ਰਾਜਨ ਸ਼ਹਿਰ ਨੂੰ ਅੱਗ ਲੱਗ ਗਈ ਲੋਕੀ ਸੜ ਗਏ ਰਾਜਾ ਚੁੱਪ ਬੈਠਾ ਕਹਿੰਦਾ ਚੱਲ ਕੋਈ ਗੱਲ ਨਹੀਂ ਜੇ ਸੜ ਗਏ ਮਰ ਗਏ ਤਾਂ ਕੀ ਹੋਇਆ ਉਹਦੇ ਮਨ 'ਚ ਹੈ ਵੀ ਕੱਲਾ ਮਾਇਆ 'ਚ ਨਹੀਂ ਇਹ ਹੰਕਾਰੀ ਵੀ ਹੈ ਤੇ ਅੰਦਰੋਂ ਹੰਸਿਆਰਾ ਵੀ ਹੈ ਉਨੀ ਦੇਰ ਨੂੰ ਦੂਜਾ ਆਇਆ ਉਹ ਕਹਿੰਦਾ ਅੱਧਾ ਸ਼ਹਿਰ ਸੜ ਗਿਆ ਉਹ ਕਹਿੰਦਾ ਤਾਂ ਕੀ ਹੋਇਆ ਸੜ ਗਿਆ ਤੂੰ ਚੁੱਪ ਕਰਕੇ ਆਪਣਾ ਕੰਮ ਕਰੋ ਜਿੱਥੇ ਤੁਹਾਨੂੰ ਲੱਭਦਾ ਤੂੰ ਨਿਕਲ ਜਾਓ ਤੀਜਾ ਆਇਆ ਕਹਿੰਦਾ ਰਾਜਨ ਅੱਗ ਡਿਉੜੀ ਤੱਕ ਆ ਗਈ ਇਹਨੇ ਦੇਰ ਨੂੰ ਸੁਖਦੇਵ ਸੁਖਦੇਵ ਭੱਜ ਉੱਠਿਆ ਰਾਜਾ ਕਹਿੰਦਾ ਤੇਰਾ ਕਿਹੜਾ ਸ਼ਹਿਰ 'ਚ ਕੋਈ ਰਹਿੰਦਾ ਉਹ ਕਹਿੰਦਾ ਮੇਰੀ ਲੰਗੋਟੀ ਟੰਗੀ ਏ ਡਿਊਟੀ 'ਚ ਕਿਤੇ ਉਹ ਨਾ ਸੜ ਜਾਏ ਕਹਿੰਦਾ ਗੱਲ ਸੁਣ ਕੋਈ ਅੱਗ ਉਗ ਨਹੀਂ ਲੱਗੀ ਸਿਰਫ ਤੇਰੀ ਸੁਰਤ ਨੂੰ ਅਜੇ ਲੰਗੋਟੀ ਪਕੜੀ ਬੈਠੀ ਏ ਤੂੰ ਬ੍ਰਹਮ ਗਿਆਨ ਦਾ ਅਧਿਕਾਰੀ ਨਹੀਂ ਮੈਂ ਤੁਹਾਨੂੰ ਤਾਂ ਬੇਨਤੀ ਕੀਤੀ ਮਾਇਆ ਦੇ ਅਰਥ ਕੱਲੇ ਰੁਪਈਏ ਰੁਪਈਏ ਨਾ ਕਰੀਏ ਤੇ ਗੱਲ ਹੀ ਕੋਈ ਨਹੀਂ ਜੇ ਇਹ ਤਾਂ ਲੋਕੀ ਜੁੱਤੀਆਂ ਮਾਰ ਕੇ ਖੋ ਲੈਂਦੇ ਆ ਅਸਲੀ ਸੁਰਤ ਵਿੱਚ ਮਾਇਆ ਹੈ ਜਿਹੜੀ ਮਰਨ ਤੋਂ ਬਾਅਦ ਅਗਲਾ ਜਨਮ ਦਿੰਦੀ ਹੈ अंतकाल ਜੋ ਇਸਤਰੀ ਸਿਮਰੈ ਸੁਰਤ जे ਨਾ ਐਸੀ ਚਿੰਤਾ ਮੈਂ ਜੋ ਮਰੈ ਬੇਸਵਾ ਜੋਨ ਵੱਲ ਵੱਲ ਉਤਰੈ ਉਹਨੇ ਕਿਹਾ ਤੂੰ ਲੰਗੋਟੀ 'ਚ ਵਸਿਆ ਮੈਨੂੰ ਗੱਲਾਂ ਕਰਦਾ ਸੈਂ ਗੱਲ ਲੰਗੋਟੀ ਦੀ ਏ ਗੱਲ ਸੁਰਤ ਦੀ ਹੈ ਮੈਂ ਇੰਨੇ ਰਾਜ ਭਾਗ 'ਚ ਰਹਿ ਕੇ ਵੀ ਨਰਲੇਪ ਖਾਂ ਤੇ ਤੂੰ ਤੇ ਜੇ ਲੰਗੋਟੀ ਲੈ ਕੇ ਬੈਠਾ ਤੇ ਜਿੱਦਨ ਤੇਰੇ ਕੋਲ ਰਾਜ ਭਾਗ ਆ ਗਿਆ ਤੇਰਾ ਕੀ ਬਣੇਗਾ ਦੋ ਗਿੱਠਾਂ ਕੱਪੜੇ ਤੇ ਮਰਿਆ ਬੈਠਾ ਤੂੰ ਪਿਓ ਕੋਲ ਗਿਆ ਪਿਓ ਨੇ ਕਿਹਾ ਬੜੀ ਗਲਤੀ ਕੀਤੀ ਆ ਉਹਨੇ ਕਿਹਾ ਜੀ ਹੁਣ ਕਹਿੰਦਾ ਵਾਪਸ ਜਾ ਮੈਂ ਇਹ ਤੁਹਾਨੂੰ ਇਹ ਨਾ ਕਿਤੇ ਕਹਿ ਦਿਓ ਪਿੰਦਰਪਾਲ ਸਿੰਘ ਮਥਿਓਲੋਜਿਸਟ ਨਾ ਇਹ ਗੁਰੂ ਗ੍ਰੰਥ ਸਾਹਿਬ ਤੋਕੇ ਪਿਓ ਨੇ ਕਿਹਾ ਵਾਪਸ ਜਾ ਰਾਜਾ ਜਨਕ ਰੋਜ਼ ਸੰਤਾਂ ਦੀ ਸੇਵਾ ਕਰਦਾ ਪਤਲਾ ਸੱਟਦਾ ਉੱਤੋਂ ਮਹਲ ਤੋਂ ਤੂੰ ਥੱਲੇ ਖਲੋ ਜਾ ਤੇਰੇ ਸਿਰ ਤੇ ਝੂਠ ਪੈ ਜਾ ਤੈਨੂੰ ਸਮਝ ਪੈ ਜਾ ਅੰਦਰ ਦੀ ਮਾਇਆ ਕੀ ਹੈ ਗੁਰੂ ਸਾਹਿਬ ਨੇ ਕਿਹਾ ਜਾਤਨ ਜਾਤ ਦੇਖ ਮਤ ਭਰਮੋ ਸੁਖ ਜਨਕ ਪਗੀ ਲਗ ਧਿਆਵੈ ਗੋ ਜੂਠਨ ਜੂਠ ਪਈ ਸਿਰ ਉਪਰ ਖਿਨ ਮਨਵਾ ਤਿਲ ਨਾ ਡੁਲਾਵੈ ਗੋ ਮੈਂ ਬੇਨਤੀ ਕਰਾਂ ਮਾਇਆ ਕਿੰਨਾ ਤਰ੍ਹਾਂ ਦੀ ਹੈ ਸੱਚ ਜੇ ਕਈ ਵਰੀ ਸ਼ੁਭ ਗੁਣ ਮੰਨ ਲਓ ਆ ਤੁਹਾਡਾ ਤਜਰਬਾ ਹੋਣਾ ਇਸ ਕਈਆਂ ਦਾ ਕਈ ਦਿਨ ਹੋ ਜਾਂਦੇ ਨੇਮ ਨਿਭ ਗਿਆ ਹੁਣ ਸੁਖਮਨੀ ਸਾਹਿਬ ਰੋਜ਼ ਹੋ ਜਾਂਦਾ ਹੈ ਨਿਤਨ ਵੀ ਹੋ ਜਾਂਦਾ ਉਹ ਨੇਮ ਵੀ ਮਾਇਆ ਬਣ ਜਾਂਦਾ ਜਿੱਦਨ ਇਹ ਆਇਆ ਵੀ ਹੁਣ ਘਰ ਦੇ ਜੀਆਂ ਚ ਮੈਂ ਤਾਂ ਵਕਤ ਨਾਲ ਉੱਠ ਪਈ ਨਾ ਚੇਤੇ ਰੱਖਿਓ ਉਦੋਂ ਸੁਰਤ ਨੂੰ ਖਿੰਡਾ ਗਿਆ ਜੋ ਕੁਝ ਗਿਆ ਗਿਆ ਬਾਬਾ ਜੀ ਕਹਿੰਦੇ ਨੇ ਸਮਝੋ ਬੜੇ ਤਰ੍ਹਾਂ ਦੀ ਮਾਇਆ ਕਬੀਰ ਜੀ ਨੇ ਕਿਹਾ ਕਬੀਰ ਆਈ ਮੁਝੇ ਪੈ ਅਨ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼ ਮਹਾਰਾਜ ਕਹਿੰਦੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਅਨੇਕਾਂ ਰੰਗਾਂ ਦੀ ਅਨੇਕਾਂ ਭਾਂਤਾਂ ਦੀ ਅਨੇਕਾਂ ਜਿਨਸਾਂ ਦੀ ਮਾਇਆ ਉਹਨੇ ਪਾਈ ਪੈਦਾ ਕੀਤੀ ਕਰ ਕਰ ਵੇਖੈ ਉਥੇ ਪਾਠ ਦੇਖੈ ਯਾਦ ਰੱਖਿਓ ਮੈਂ ਥੋੜੇ ਥੋੜੇ ਪਾਠ ਕਹਿ ਹੁਣ ਤਕਰੀਬਨ 50 ਦੇ ਕਰੀਬ ਫਰਕ ਹੈ ਜੀ ਪਾਠ ਦਾ 50 ਇੰਨਾ ਹੀ ਹੈ ਜੀ ਪਾਠ ਭੇਜਦੇ ਨਾ ਹੁਣ ਕਹਿੰਦੇ ਨੇ ਕਰ ਕਰ ਵੇਖੈ ਕਰ ਕਰ ਦਰ ਤੇ ਆਪਣਾ ਬਣਾ ਕੇ ਵੇਖੈ ਦਾ ਲਫ਼ਜ਼ੀ ਅਰਥ ਤੇ ਸੰਭਾਲਦਾ ਜਿਤ ਬੈ ਸਰਬ ਸੰਭਾਲੇ ਵੇਖੇ ਦਰ ਤੱਕਾਂ ਨਹੀਂ ਕਰ ਕਰ ਵੇਖੈ ਕੀਤਾ ਆਪਣਾ ਆਪਣਾ ਨਹੀਂ ਐੜੇ ਨੂੰ ਕੰਨਾ ਲੱਗਾ ਕਰ ਕਰ ਵੇਖੈ ਕੀਤਾ ਆਪਣਾ ਆਪਣੇ ਕੀਤੇ ਨੂੰ ਬਣਾ ਕੇ ਆਪ ਹੀ ਸੰਭਾਲਦਾ ਪਿਆ ਮਹਾਰਾਜ ਕਹਿੰਦੇ ਜਿਵ ਤਿਸ ਦੀ ਵਡਿਆਈ ਜਿਵੇਂ ਉਹਨੂੰ ਪਾਉਂਦਾ ਹੈ ਜਿਵੇਂ ਉਹਨੂੰ ਚੰਗਾ ਲੱਗ ਰਿਹਾ ਅੱਗੇ ਫਿਰ ਮਹਾਰਾਜ ਕਹਿੰਦੇ ਹੁਣ ਇੱਕ ਕੰਮ ਕਰੋ ਫਿਰ ਇੰਨੀ ਗੱਲ ਕਰਕੇ 17ਵੀਂ ਪੌੜੀ ਤੇ ਆ ਕੇ ਫਿਰ ਪਹਿਲੀ ਪੌੜੀ ਤੇ ਲੈ ਗਏ ਇਸ ਵਾਰੀ ਸੱਚੀ ਗੱਲ ਏ ਮੈਂ ਉਦੋਂ ਵੀ ਕਿਹਾ ਮੈਨੂੰ ਇੰਨੇ ਸਾਲ ਹੋ ਗਏ ਕਥਾ ਕਰਦਿਆਂ ਕੋਈ ਪਤਾ ਨਹੀਂ ਸੀ ਇਹ ਕੁਝ ਬਾਰੇ ਵਿੱਚ ਰੱਖਿਆ ਹੁਣ ਇੱਥੇ ਪਹੁੰਚ ਕੇ ਕਹਿੰਦੇ ਨੇ ਜੋਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਜੋ ਤਿਸ ਭਾਵੈ ਜੋ ਉਹਨੂੰ ਚੰਗਾ ਲੱਗਦਾ ਸੋਈ ਕਰਸੀ ਵੋਈ ਕਰੇਗਾ ਹੁਕਮ ਨਾ ਕਰਨਾ ਜਾਈ ਤੂੰ ਕੌਣ ਜੰਮਿਆ ਰੱਬ ਉੱਤੇ ਹੁਕਮ ਚਲਾ ਕੇ ਕਹੇ ਇੰਜ ਨਹੀਂ ਇੰਜ ਕਰ ਦੇ ਉਹਦੇ ਤੇ ਹੁਕਮ ਨਹੀਂ ਚੱਲਦਾ ਜਿਸ ਦਾ ਦਿੱਤਾ ਖਾਵਣਾ ਤਿਸ ਪਕਈਆ ਸਾਬਾਸ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ ਜਿਸ ਠਾਕੁਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਮੈਂ ਬੇਨਤੀ ਕਰਾਂਗਾ ਹੁਣ ਦੇਖੋ ਜਿਉ ਜਿਉ ਜੋ ਤਿਸ ਭਾਵੈ ਜੋ ਉਹਨੂੰ ਪਾਉਂਦਾ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਤੇ ਮਹਾਰਾਜ ਕਹਿੰਦੇ ਨੇ ਮੈਂ ਤੈਨੂੰ ਬਾਦਸ਼ਾਹਾਂ ਦੇ ਦਰਬਾਰ ਦੀ ਇੱਕ ਦ੍ਰਿਸ਼ ਦੱਸਿਆ ਸੋ ਪਾਤ ਸ਼ਾਹ ਉਹ ਪਾਤਸ਼ਾਹ ਸ਼ਾਹਾਂ ਇੱਥੇ ਗੁਰਮਖੋ ਅਕਸਰ ਬਹੁਤ ਵੱਡੀ ਇਹ ਭੁੱਲ ਹੁੰਦੀ ਏ ਸਾਰੇ ਪਾਤ ਸਾਹਿਬ ਪੜਦੇ ਨਹੀਂ ਜਪਜੀ ਸਾਹਿਬ 'ਚ ਪਾਤ ਸਾਹਿਬ ਇਹਨੂੰ ਪਤ ਸਾਹਿਬ ਨਹੀਂ ਪੜਨਾ ਹਾਂ ਰਹਿ ਰਾਸ 'ਚ ਹੈ ਸੋ ਪਾਤ ਸ਼ਾਹ ਸ਼ਾਹਾਂ ਪਾਤ ਸਾਹਿਬ ਉਹ ਪਾਤਸ਼ਾਹ ਹੈ ਸ਼ਾਹਾਂ ਦਾ ਪਾਤ ਸਾਹਿਬ ਹੈ ਉਹਨਾਂ ਦਾ ਮਾਲਕ ਹੈ ਪਾਤਸ਼ਾਹ ਦਾ ਪਾਤਸ਼ਾਹ ਹੈ ਤੇ ਬਾਬਾ ਜੀ ਕਹਿੰਦੇ ਇਸ ਤੇ ਇੱਕੋ ਗੱਲ ਸਿੱਖੀ ਨਾਨਕ ਰਹਿਣ ਰਜ਼ਾਈ ਪਹਿਲੀ ਪੌੜੀ ਤੇ ਆਜੋ ਹੁਕਮ ਰਜ਼ਾਈ ਚੱਲਣਾ ਨਾਨਕ ਰਹਿਣ ਰਜ਼ਾਈ ਆ ਜਿਹੜਾ ਸੀ ਨਾ ਜੋਤਿਜ ਭਾਵੈ ਸੋਈ ਕਰਸੀ ਹੁਕਮ ਨਾ ਉੱਥੇ ਵੀ ਫਿਰ ਰਹਿ ਰਾਸ ਚ ਫਿਰ ਇਹ ਫਿਰ ਉਹ ਪੌੜੀ ਆ ਗਈ ਜੀ ਦੂਜੀ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਸਤਿਗੁਰੂ ਕਹਿ ਰਿਹਾ ਜੋ ਉਹਨੂੰ ਪਾਉਂਦਾ ਹੋਵੇਗਾ ਉਹਦੇ ਸਾਹਮਣੇ ਹੁਕਮ ਨਹੀਂ ਚੱਲਦੇ ਉਹ ਪਾਤਸ਼ਾਹ ਦਾ ਪਾਤਸ਼ਾਹ ਹੈ ਤੇ ਬਸ ਤੇਰਾ ਭਲਾ ਇਹਦੇ ਚ ਇਹ ਨਾਨਕ ਰਹਿਣ ਰਜ਼ਾਈ ਉਹਦੀ ਰਜ਼ਾ ਵਿੱਚ ਰਹੋ ਉਹਦੇ ਹੁਕਮ ਚ ਰਹੋ ਉਹਦੇ ਭਾਣੇ ਚ ਰਹੋ ਇਹ 27ਵੀਂ ਪੌੜੀ ਸਮਾਪਤ ਹੈ ਤੇ ਮੈਂ ਰਾਤ ਵੀ ਆਪ ਨੂੰ ਕਿਹਾ ਸੀ ਪੰਜ ਪ੍ਰਵਾਨ ਤੋਂ ਲੈ ਕੇ ਸਤਾਈਵੀਂ ਪੌੜੀ ਤੱਕ ਇੱਕੋ ਪ੍ਰਕਰਨ ਚੱਲਿਆ ਜਿਨ੍ਹਾਂ ਨੇ ਧਿਆਨ ਨਾਲ ਕਥਾ ਸੁਣੀ ਇੱਕੋ ਪ੍ਰਕਰਨ ਚੱਲਿਆ ਤੂੰ ਬਿਆੰਤ ਕਹਿ ਬਿਆੰਤ ਕਹਿ ਹੁਣ ਇਸ ਤੋਂ ਅੱਗੇ ਚਾਰ ਪੌੜੀਆਂ ਇੱਕੋ ਪ੍ਰਕਰਨ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਇੱਕੋ ਵੇਸ ਆਪਾਂ ਰਾਤ ਨੂੰ ਫਿਰ ਇਕੱਠੇ ਹੁੰਨੇ ਆ ਗੁਰੂ ਸਾਹਿਬ ਕਰਨ ਕਿਰਪਾ ਤੇ ਦੋ ਪੌੜੀਆਂ ਆਪਣੇ ਕੋਲ ਦੀਵਾਨ ਰਹਿ ਗਏ ਜੀ ਸ਼ਾਮ ਦਾ ਸੱਤ ਦੀਵਾਨ ਨੇ ਤੇ ਪੌੜੀਆਂ ਸਾਡੇ ਕੋਲ ਆਪਣਾ ਜੀ 11 ਤੇ ਸ਼ਲੋਕ 12 ਗੁਰੂ ਸਾਹਿਬ ਮੇਰ ਕਰਨ ਜਿੰਨਾ ਜਿੰਨਾ ਸਮਾਂ ਬਣਿਆ ਆਪਾਂ ਵਿਚਾਰਾਂਗੇ ਮੈਂ ਸਿਰਫ ਅਖਰੀ ਅਰਥ ਗੁਰਮੁਖੋ ਕਰ ਰਿਹਾ ਹਾਂ ਇਸ ਕਰਕੇ ਇਹਨੂੰ ਸਵੀਕਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ